ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੇ ਇਹ ਪਵਨਾ ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੀਲੇ ਕਹਾਂ ਬਸੇ ਇਹ ਪਵਨਾ ਇਹ ਜਦੋਂ ਮੈਂ ਮਨ ਹੈ ਹੰਕਾਰੀ ਮਨ ਮੈਂਗਲ ਦਾ ਮਤਲਬ ਹੰਕਾਰੀ ਮਨ ਮੈਂਗਲ ਹੱਥੀ ਨੂੰ ਕਹਿੰਦੇ ਨੇ ਵੈਸੇ ਹੰਕਾਰ ਦਾ ਪ੍ਰਤੀਕ ਹੈ ਜਦੋਂ ਮਨ ਮੈਂਗਲ ਹੁੰਦਾ ਹੈ ਹੰਕਾਰ ਚ ਮਤਿਆ ਹੋਇਆ ਹੁੰਦਾ ਹੈ ਫਿਰ ਇਹਦਾ ਨਿਵਾਸ ਕਿੱਥੇ ਹੁੰਦਾ ਕਹਾ ਵਸੇ ਪਵਨ ਇਹ ਪੌਣ ਦਾ ਨਿਵਾਸ ਕਿੱਥੇ ਪਵਨ ਆਉਣ ਜੇ ਤਾਂ ਮਨ ਨੂੰ ਕਹਿੰਦੇ ਹੋ ਜੋਗੀ ਫਿਰ ਤਾਂ ਇੱਕੋ ਹੀ ਲਫ਼ਜ਼ ਆਉਂਦਾ ਹੁਣ ਮਨ ਹਟਾਉਂਦਾ ਪਵਨ ਹਟਾਉਂਦਾ ਪਵਨਾ ਹਟਾਇਆ ਮਨ ਹਟਾਇਆ ਉੱਥੇ ਮਨ ਦੇ ਨਾਲ ਪਵਨਾ ਨਹੀਂ ਜੀ ਆਇਆ ਹੋਇਆ ਉਹਨਾਂ ਪੰਕਤੀਆਂ 'ਚ ਤੇ ਕੱਲਾ ਪਵਨ ਆਇਆ ਸੀ ਹੂੰ ਇਹ ਮਨ ਮੈਗਲ ਕਹਾਂ ਬਸੀਲੇ ਕਸਾਂ ਕਹਾਂ ਬਸੇ ਇਹ ਭਵਨਾ ਕਹਾਂ ਬਸੇ ਸੋ ਸ਼ਬਦ ਤਾਂ ਕੋ ਚੁੱਕੇ ਮਨ ਕਾ ਭਵਨਾ ਤਾਂ ਬਸੇ ਇਹ ਸ਼ਬਦ ਇਹ ਸ਼ਬਦ ਕਿੱਥੇ ਨਿਵਾਸ ਕਰਦਾ ਹੈ ਯਾਨੀ ਪਵਨਾ ਤੋਂ ਅਲੱਗ ਨਿਵਾਸ ਕਰਦਾ ਸ਼ਬਦ ਹੈ ਤਾਂ ਕੋ ਚੁੱਕੇ ਮਨ ਕਾ ਭਵਨਾ ਜਿਹਦੇ ਨਾਲ ਮਨ ਦਾ ਆਉਣਾ ਜਾਣਾ ਮਨ ਦਾ ਜਿਹੜਾ ਹੈ ਜੰਮਣ ਮਰਨਾ ਉਹਨਾਂ ਜਾਣਾ ਹੁੰਦੇ ਹੁੰਦਾ ਮਨ ਜਾਂਦਾ ਮਰਦਾ ਤਾਂ ਹੈ ਜੀ ਸਰੀਰ ਚਾਇਆ ਸ੍ਰੀ ਸਰੀਰ ਛੱਡ ਗਿਆ ਸੰਸਾਰ ਚ ਹੁੰਦਾ ਜਦ ਸੰਸਾਰ ਚ ਪ੍ਰਗਟ ਜਦ ਹੁੰਦਾ ਜਦ ਇਹਦੇ ਕੋਲ ਦੇਹ ਹੁੰਦੀ ਹੈ ਦੇਹ ਨਹੀਂ ਤਾਂ ਸੰਸਾਰ ਵਿੱਚ ਹੈ ਨਹੀਂ ਹੁੰਦਾ ਹੋਇਆ ਵੀ ਹੈ ਇਹ ਆਉਣਾ ਜਾਣਾ ਇਸ ਤਰੀਕੇ ਨਾਲ ਜੰਮਣ ਮਰਨ ਆਵਣ ਜਾਣ ਇਕੱਠਾ ਹੋਇਆ ਕਈ ਜਗ੍ਹਾ ਸਰੀਰ ਕਰਕੇ ਜੰਮਣ ਮਰਨ ਕਹਿੰਦੇ ਨੇ ਆਤਮਾ ਕਰਕੇ ਹੋਣਾ ਆਤਮਾ ਦਾ ਹੋਣਾ ਜਾਣਾ ਹੀ ਹੈ ਸਰੀਰ ਵਿੱਚ ਆਈ ਸਰੀਰ ਤੋਂ ਵੱਖ ਹੋ ਗਈ ਸਰੀਰ ਤੋਂ ਜੁੜੀ ਸਰੀਰ ਤੋਂ ਵੱਖ ਹੋ ਗਈ ਇਹ ਆਵਣ ਜਾਣ ਆਵਣ ਜਾਣ ਰਹੀ ਤਾਂ ਹੈ ਕਿ ਆਤਮਾ ਦਾ ਆਵਣ ਜਾਣੇ ਹੁੰਦਾ ਕਹਾਂ ਬਸੇ ਜੋ ਸ਼ਬਦ ਆਉਦੂ ਤਾਂ ਕੋ ਚੁੱਕੇ ਮਨ ਦਾ ਭਾਵਨਾ ਜਿਹੜਾ ਸ਼ਬਦ ਉਹ ਕਿੱਥੇ ਵਸਦਾ ਜਿਹਦੇ ਨਾਲ ਮਨ ਦਾ ਜਿਹੜਾ ਹੈਗਾ ਜਿਹੜਾ ਮਨ ਉਡਾਰੀਆਂ ਮਾਰਦਾ ਹੈ ਕਲਪਨਾ ਕਰਦਾ ਇਹ ਹਟ ਜਵੇ ਉਹਦੇ ਨਾਲ ਕਿਉਂਕਿ ਜੋਗੀਆਂ ਦਾ ਮਨ ਸਮਾਧੀ ਲਾਉਂਦੇ ਨੇ ਪਰ ਮਨ ਉੱਥੇ ਟਿਕਦਾ ਨਹੀਂ ਹੈਗਾ ਉਹਨਾਂ ਟਿਕੇ ਕਾਦੇ ਨਾਲ ਜਿਹੜੇ ਸ਼ਬਦ ਉਹ ਸੁਣਦੇ ਨੇ ਉਹ ਵੀ ਮਾਇਆ ਹੀ ਹੈ ਜਾਂ ਜੋਗੀਆਂ ਨੂੰ ਪੁੱਛਿਆ ਜਾਂਦਾ ਸੀ ਵੀ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਕੀ ਹੈ ਕਹਿੰਦੇ ਸਾਨੂੰ ਐ ਲੱਗਦਾ ਕੋਈ ਮਾਇਆ ਦਾ ਹੀ ਰੂਪ ਹੈ ਬੰਦੇ ਸੀ ਗਿਆਨ ਰੂਪ ਸ਼ਬਦ ਨਹੀਂ ਸੀ ਉਹ ਜੇ ਗਿਆਨ ਰੂਪ ਹੁੰਦਾ ਤਾਂ ਉਹ ਦੱਸਦੇ ਸ਼ਬਦ ਦੀ ਗਿਆਨ ਕੀ ਹੈ ਕੀ ਮਿਲਿਆ ਉੱਥੋਂ ਤੁਹਾਨੂੰ ਜੋ ਮਿਲਿਆ ਉਹਨਾਂ ਨੇ ਦੱਸਤਾ ਬਿਮਾਰੀਆਂ ਸਰੀਰ ਦੀਆਂ ਦੱਸਤੀ ਸਰੀਰ 'ਚ ਸ਼ਬਦ ਪੈਦਾ ਹੋਇਆ ਸੀ ਨਾ ਸਰੀਰ ਬਾਰੇ ਬਹੁਤ ਕੁਝ ਦੱਸਤਾ ਜੋਗੀਆਂ ਨੇ ਐਸੇ ਦਵਾਈਆਂ ਬਣਾਉਣੀਆਂ ਚਾਹੁੰਦੇ ਤਾਂ ਕਿ ਸਰੀਰ ਬੁੜਾ ਹੀ ਨਾ ਹੋਵੇ ਸਰੀਰ ਨੂੰ ਬਚਾਉਣ ਦੇ ਉਪਰਾਲੇ ਕੀਤੇ ਸਰੀਰ ਨੂੰ ਬਚਾਉਣ ਦੇ ਇਲਾਜ ਕੀਤੇ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣੀਆਂ ਨਹੀਂ ਇਹ ਪੋਸੀਬਲ ਗੱਲ ਨੂੰ ਪੋਸੀਬਲ ਕਰਨ ਦੇ ਵਿੱਚ ਲੱਗੇ ਰਹੇ ਉਹ ਆਤਮਾ ਦੇ ਲੈਵਲ ਤੇ ਹੀ ਨਹੀਂ ਜੋਗੀ ਅਸੀਂ ਸਰੀਰ ਦੇ ਲੈਵਲ ਤੇ ਜਿਉ ਇਹ ਆਤਮਾ ਆਤਮਾ ਦੇ ਲੈਵਲ ਤੇ ਜ਼ਿੰਦਗੀ ਦੀ ਗੱਲ ਹੈ ਗੁਰਬਾਣੀ ਕਰਦੀ ਜਿਹੜਾ ਹੁਣ ਸਾਡਾ ਜੀਵਨ ਹੈ ਇਹ ਆਤਮਾ ਦੇ ਲੈਵਲ ਤੇ ਜੀਵਨ ਹੈ ਜੋ ਅਸੀਂ ਉੱਤੇ ਪਹੁੰਚਣਾ ਹੈ ਸਰੀਰ ਦੇ ਲੈਵਲ ਤੋਂ ਆਤਮਾ ਦੇ ਲੈਵਲ ਤੇ ਪਹੁੰਚਣਾ ਜਿਹੜਾ ਬੀਜ ਹੈ ਬੀਜ ਵਿੱਚ ਜੀਵਨ ਤਾਂ ਹੁੰਦਾ ਜੀਵ ਤਾਂ ਹੈ ਜੇ ਤੇ ਦਾਣੇ ਅੰਨ ਕੇ ਜੀਵਾਜ ਨਾ ਕੋਏ ਪਰ ਪ੍ਰਗਟ ਰੂਪ ਵਿੱਚ ਜੀ ਨਹੀਂ ਕਿਉਂਕਿ ਪ੍ਰਗਟ ਰੂਪ ਵਿੱਚ ਹੀ ਨਹੀਂ ਹੈ ਇਸ ਕਰਕੇ ਦਾਲ ਰਿੰਨਣ ਨੂੰ ਬਾਪ ਨਹੀਂ ਸਮਝਦੇ ਪੇੜ ਪੱਤੀ ਤੋੜਨ ਨੂੰ ਬਾਪ ਸਮਝਦੇ ਨੇ ਘਾਹ ਨੂੰ ਪਾਪ ਸਮਝਦੇ ਸੀ ਹਿੰਦੂ ਮਤ ਦੇ ਵਿੱਚ ਵੀ ਆ ਗੰਦਲਾ ਸਾਗ ਤੋੜਨ ਨੂੰ ਪਾਪ ਸਮਝਦੇ ਸੀ ਪਰ ਸਰੋਂ ਦੇ ਦਾਣੇ ਪੇੜ ਨੂੰ ਪਾਪ ਨਹੀਂ ਸਮਝਦੇ ਕਿਉਂ ਤੇ ਪ੍ਰਗਟ ਹੈ ਨਹੀਂ ਉਹਨਾਂ ਦੇ ਹਿਸਾਬ ਨਾਲ ਉਹ ਨਹੀਂ ਹੈ ਪ੍ਰਗਟ ਨਹੀਂ ਇਹ ਬੀਜ ਰੂਪ ਹੈ ਜਿਹੜਾ ਬੀਜ ਵੀ ਹੈ ਜੋ ਸਾਬਤ ਨਹੀਂ ਹੈ ਪੂਰਨ ਨਹੀਂ ਹੈ ਸਾਬਤ ਤਾਂ ਫਿਰ ਥਾਈ ਇਹ ਸਾਬਤੇ ਹੁੰਦਾ ਪਹਿਲਾਂ ਜਾਣਾ ਹੁੰਦਾ ਹੈ ਇਹ ਗਰਭ ਚ ਅੱਧਾ ਜਦ ਹੁੰਦਾ ਪਹਿਲਾਂ ਸਾਬਤੇ ਹੁੰਦਾ ਜਦ ਛੱਡ ਕੇ ਜਾਂਦਾ ਜਾਂ ਵੀ ਸਾਬਤੇ ਹੁੰਦਾ ਪੂਰਨ ਨਹੀਂ ਹੁੰਦਾ ਬਸ ਸਾਬਤ ਹੋਣਾ ਹੋਰ ਗੱਲ ਹੈ ਪੂਰਾ ਹੋਣਾ ਹੋਰ ਗੱਲ ਹੈ ਮਟਰ ਵਿੱਚ ਦਾਣਾ ਪੈ ਜਾਂਦਾ ਛੋਟਾ ਜਿਹਾ ਹੁੰਦਾ ਉਹਨੂੰ ਕੱਢ ਲਓ ਬਾਹਰ ਛੋਟੇ ਜਿਹੇ ਨੂੰ ਬੀਜ ਕੇ ਦੇਖ ਲਓ ਜਿਵੇਂ ਉਹ ਕਾਚੀ ਸਰਸੋਂ ਪੇਲ ਕੇ ਨਾ ਖੜ ਪਈ ਨਾ ਤੇਲ ਨਾ ਉਹਦੀ ਖਲ ਬਣੇ ਨਾ ਤੇਲ ਬਣੇ ਉਹ ਕੱਚਾ ਬੀਜ ਹੈ ਜੋ ਕੱਚੀ ਗੱਲ ਕਰਦਾ ਜੋ ਪੱਕਾ ਨਹੀਂ ਨਾ ਪੱਕੀ ਬਾਣੀ ਬੋਲੂਗਾ ਤਾਂ ਪੱਕਾ ਹੋਊਗਾ ਭਰਮ ਦੇ ਅੰਡੇ ਚ ਭਰਮ ਹੈ ਵਿੱਚ ਜਿੰਨਾ ਚਿਰ ਭਰਮ ਹੈ ਨਾ ਉਹਨਾਂ ਚਿਰ ਪੂਰਨ ਨਹੀਂ ਹੈ ਬ੍ਰਹਮ ਤਾਂ ਹੈ ਹੈ ਦੇਖੋ ਬ੍ਰਹਮ ਹੈ ਪੂਰਨ ਬ੍ਰਹਮ ਨਹੀਂ ਹੈ ਪੂਰਨ ਬ੍ਰਹਮ ਤੋਂ ਬਾਅਦ ਬਾਰ ਬ੍ਰਹਮ ਬਣਨਾ ਬ੍ਰਹਮ ਬਾਰ ਬ੍ਰਹਮ ਨਹੀਂ ਬਣ ਸਕਦਾ ਜਦੋਂ ਇਹ ਬ੍ਰਹਮ ਆਇਆ ਗਰਭ ਚ ਇਹ ਬ੍ਰਹਮ ਦੋ ਥਾਂ ਹੋ ਜਾਂਦਾ ਆ ਕੇ ਅਰਧੋ ਅਰਧ ਉਦੋਂ ਦੋ ਥਾਂ ਹੁੰਦਾ ਹੁਣ ਇਹਨੂੰ ਕਹਿੰਦੇ ਆ ਤੂੰ ਦਾਲ ਹੈ ਇਹ ਕਹਿੰਦੇ ਦਾਲ ਹੈ ਇੱਕ ਹੋਏ ਤਾਂ ਉਗਵੇ ਇੱਕ ਹੋ ਜਵੇ ਫਿਰ ਉਗੇ ਹੁਣ ਇੱਕ ਕਿਵੇਂ ਹੋ ਗਏ ਹੁਣ ਥੋੜੇ ਜਿਹੜਾ ਇਹਦਾ ਘਾਟਾ ਪਿਆ ਹੋਇਆ ਨਾ ਇਹਨੂੰ ਕਮੀ ਹੈ ਕਮੀ ਪੂਰੀ ਕਰਨ ਦੇ ਬਿਨਾਂ ਨੇ ਕੋਣ ਨਹੀਂ ਸਾਬਤ ਨਹੀਂ ਹੋਣਾ ਜਿੰਨਾ ਜਨ ਦੇ ਅੰਦਰ ਭੁੱਖ ਹੈ ਉਹ ਗਿਆਨ ਦੀ ਜਗ੍ਹਾ ਖਾਲੀ ਹੈ ਗਿਆਨ ਦੀ ਉਹਨਾਂ ਜਿਹੜੇ ਇੱਕ ਹੋਏ ਨਹੀਂ ਮਾਇਆ ਮਾਇਆ ਜੋ ਗਿਆਨ ਲੈਣਾ ਹੈ ਮਾਇਆ ਜੋ ਗਿਆਨ ਕਿਵੇਂ ਲੈਣਾ ਤਿੰਨ ਲੋਕ ਦਾ ਗਿਆਨ ਮਾਇਆ ਦਾ ਗਿਆਨ ਗੁਰਬਾਣੀ ਦੀ ਲੋਕ ਤਿੰਨ ਦਾ ਹੀ ਗਿਆਨ ਹੈ ਬਾਅਦ ਚ ਉੱਥੇ ਲੋਕ ਦਾ ਨਹੀਂ ਹੈ ਚੌਥੇ ਲੋਕ ਦੀ ਨੂੰ ਗਿਆਨ ਦੀ ਲੋੜ ਵੀ ਨਹੀਂ ਹੈ ਚੌਥੇ ਲੋਕ ਜੇ ਜਾਉ ਕਰਦੇ ਉੱਥੇ ਹੀ ਰਹਿਣਾ ਫਿਰ ਇਹਨੇ ਜਾ ਕੇ ਉੱਥੇ ਹੀ ਰਹਿਣਾ ਚੌਥੇ ਲੋਕ ਜੇ ਉੱਥੇ ਦੇਖਦਾ ਰੂ ਜਿਹੜਾ ਕੁਛ ਹੈਗਾ ਜੋ ਇਹ ਚ ਕਮੀ ਹੈ ਤਿੰਨ ਲੋਕ ਦੇ ਗਿਆਨ ਦੀ ਕਮੀ ਤਿੰਨ ਲੋਕ ਦਾ ਗਿਆਨ ਦਿੱਤਾ ਹੈ ਚੌਥੇ ਲੋਕ ਦੇ ਜਿਵੇਂ ਸਹੁਰਿਆਂ ਬਾਰੇ ਕੁੜੀ ਨੂੰ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਦੱਸੀ ਦੀ ਬਥੇ ਆ ਕਿਵੇਂ ਰਹੀਦਾ ਕੀ ਕਰੀਦਾ ਇੰਨਾ ਅਗੇ ਦੱਸਿਆ ਹੋਇਆ ਬੜਾ ਮੋਟਾ ਹੀ ਉੱਥੇ ਬਾਰੇ ਜੋ ਉੱਥੇ ਭਾਈ ਐ ਕਹੀਦਾ ਐ ਬੋਲੀਦਾ ਹੋਰ ਸਾਰਾ ਜਮਨ ਦੱਸਣਗੇ ਉਹ ਸਾਰੀ ਜ਼ਿੰਦਗੀ ਉੱਥੇ ਹੀ ਰਹਿਣਾ ਉਹਨੇ ਉੱਥੇ ਜਾ ਕੇ ਪਤਾ ਲੱਗੂ ਵਰਤਣਾ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਤਿੰਨ ਲੋਕ ਦਾ ਗਿਆਨ ਹੈ ਤੇ ਤਿੰਨ ਲੋਕ ਕੀ ਬਾਤਾਂ ਕਹੇ ਕਬੀਰ ਨੇ ਕਿਹਾ ਚੌਥੇ ਲੋਕ ਵਾਲਿਆਂ ਨੇ ਤਾਂ ਦੱਸੀ ਗੱਲ ਨੇ ਤਿੰਨ ਲੋਕ ਦਾ ਗਿਆਨ ਕਰਾਇਆ ਸਾਨੂੰ ਤਿੰਨ ਲੋਕ ਸਾਡੇ ਸਾਹਮਣੇ ਨੇ ਇਹਦੀ ਸਾਨੂੰ ਸ਼ੰਕਾ ਇਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਸ਼ੰਕਾ ਵੀ ਇਹਦੇ ਬਾਰੇ ਹੈ ਤੇ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ਼ ਜੈਸੇ ਧਰ ਉੱਪਰ ਪ੍ਰਕਾਸ਼ ਦਾ ਸਾਰਾ ਆਕਾਸ਼ ਹੈ ਜਿੱਥੇ ਤੱਕ ਦਾ ਆਕਾਸ਼ ਹੈ ਜਾਂ ਇੰਨਾ ਗਿਆਨ ਹੋ ਗਿਆ ਉਹਦਾ ਤਿੰਨ ਲੋਕ ਦਾ ਗਿਆਨ ਹੋ ਗਿਆ ਇਹਦਾ ਮਤਲਬ ਇਹੀ ਹੈ ਕਿ ਤਿੰਨ ਲੋਕ ਦੀ ਸਮਝ ਆ ਗਈ ਮੋਟੀ ਮੋਟੀ ਮਾਇਆ ਦੀ ਕੀ ਸਮਝਣੀ ਅਸੀਂ ਖੋਜ ਤਾਂ ਨਹੀਂ ਮਾਇਆ ਦੀ ਮਾਇਆ ਦਾ ਤਾਂ ਇੰਨਾ ਹੀ ਮਾਇਆ ਦਾ ਪਰ ਕੀ ਲੈਣ ਅਸਲ ਚ ਤਾਂ ਆਤਮ ਗਿਆਨ ਕਰਦੇ ਹਾਂ ਰਚਨਾ ਕਿਵੇਂ ਰਚੀ ਗਈ ਹੈ ਕਿਉਂ ਰਚੀ ਹੈ ਇਹਦੇ ਜਵਾਬ ਹੈਗੇ ਕਿਹਨੇ ਰਚੀ ਹੈ ਸਾਧੋ ਰਚਨਾ ਰਾਮ ਬਣਾਈ ਜਵਾਬ ਦੇ ਦਿੱਤਾ ਰਾਮ ਸੇਤੂ ਕੱਲਾ ਨਹੀਂ ਬਣਾਇਆ ਸਾਰੀ ਰਚਨਾ ਹੀ ਬਣਾਈ ਹੈ ਸਮੁੰਦਰ ਵੀ ਉਸਨੇ ਬਣਾਇਆ ਰਾਮ ਨੇ ਇਹ ਅਸੀਂ ਸੁਝਾਅ ਦੇ ਸਕਦੇ ਉਹਨਾਂ ਨੂੰ ਭਾਈ ਤੁਸੀਂ ਐ ਨਾ ਲੜੋ ਵੀ ਸੇਤੂ ਕੱਲਾ ਹੀ ਬਣਾਇਆ ਰਚਨਾ ਤੇ ਸਮੁੰਦਰ ਕਿਹਨੇ ਬਣਾਇਆ ਸਮੁੰਦਰ ਰਾਮ ਨੇ ਨਹੀਂ ਬਣਾਇਆ ਫਿਰ ਤਾਂ ਰਾਮ ਕਮਜ਼ੋਰ ਜਿਹਾ ਥੋੜਾ ਸਮੁੰਦਰ ਕਿਸੇ ਹੋਰ ਨੇ ਬਣਾਇਆ ਵੀ ਜਿਹੜਾ ਸਮੁੰਦਰ ਬਣਾਇਆ ਉਹ ਬੜਾ ਸੀ ਉਹਦਾ ਨਾਮ ਦੱਸੋ ਫਿਰ ਕੀ ਸੀ ਸਮੁੰਦਰ ਦਸ਼ਰਥ ਨੇ ਬਣਾਇਆ ਸੀ ਇਹ ਛੋਟੇ ਜਿਹੀ ਅਕਲ ਦੀ ਜਿਹੜੇ ਲੋਕ ਨੇ ਨਾ ਵਿਦਵਾਨ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਦੀਆਂ ਲੜਾਈਆਂ ਨੇ ਗੁਰਬਾਣੀ ਦੀ ਨੌਲੇਜ ਹੈ ਜਿਹੜੀ ਨਾ ਇਹ ਵਿਆਪਕ ਨੌਲੇਜ ਹੈ ਵਿਆਪਕ ਵਿਆਪਕ ਗਿਆਨ ਉਹਨਾਂ ਦਾ ਛੋਟਾ ਗਿਆਨ ਹੈ ਉਹ ਮਿਸਯੂਜ਼ ਵੀ ਆਪਣੇ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਕਰਦੇ ਨੇ ਨਾ ਉਹਨੂੰ ਛੋਟੇ ਛੋਟੇ ਮੁੱਦੇ ਬਣਾ ਕੇ ਮਿਸਯੂਜ਼ ਕਰਦੇ ਨੇ ਉਹਦਾ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤੇਰੇ ਭਵਨ ਸਾਜਿਆ ਘੜ ਘੜ ਜੋਸ ਹੋਵੇ ਇਹ ਵੀ ਕਹਤਾ ਇਹ ਵੀ ਕਹਤਾ 84 ਲੱਖ ਤੋਂ ਜੂਨ ਭੁਗਤ ਕੇ ਆਇਆ ਤਿੰਨ ਚਾਰ ਦਿਨ ਹੋ ਗਏ ਟੈਲੀਵਿਜ਼ਨ ਤੇ ਦਿਖਾਉਂਦੇ ਨੇ ਸਾਡੇ ਜਿਹੜੇ ਪੂਰਬੀ ਦੇ ਜਾਨਵਰ ਨੇ ਚਾਰ ਚਾਰ ਤਾਂ ਨੇ ਉਹ ਜਿਹੜੀ ਗੋਹ ਹੁੰਦੀ ਹੈ ਸੱਪੜ ਹੁੰਦੀ ਹੈ ਕੰਡੇ ਹੁੰਦੇ ਨੇ ਐ ਐਸੇ ਜਾਨਵਰ ਦਿਖਾਏ ਨੇ ਉਹ ਸਾਡੇ ਪੂਰਵਜ ਨੇ ਉਹ ਜੋ ਆਦਮੀ ਬੜੇ ਜਦੋਂ ਸਾਇੰਸ ਸਿੱਧ ਕਰ ਰਹੀ ਹੈ ਤਾਂ 3 ਕਰੋੜ ਸਾਲ ਪੁਰਾਣਾ ਉਹਨਾਂ ਨੇ ਦਿਖਾਇਆ ਵਧੀਆ ਇਹ ਤਾਂ ਹੁਣ ਉਹਨਾਂ ਨੂੰ ਪਤਾ 3 ਕਰੋੜ ਸਾਲ ਪੁਰਾਣਾ ਹੈ ਨਹੀਂ ਹੈ ਉਹਨਾਂ ਨੇ ਕੋਈ ਨਾ ਕੋਈ ਉਹਨੂੰ ਹੈ ਟੈਸਟ ਕਰਨ ਵਾਲੀਆਂ ਚੀਜ਼ਾਂ ਗੁਰਬਾਣੀ ਦੀ ਉਹ ਗੱਲ ਸਿੱਧ ਹੋ ਗਈ ਕਿ ਪਹਿਲਾਂ ਅਸੀਂ ਹੋਰ ਜੂਨਾ ਭੁਗਤ ਕੇ ਆਦਮੀ ਬਾਅਦ ਚ ਬਣੇ ਇਹਦਾ ਉਹਨੇ 84 ਲੱਖ ਪੌੜੀ ਦਾ ਅਸੀਂ ਚੜ ਕੇ ਆਏ ਹਾਂ ਪਹਿਲਾਂ ਕਿਉਂਕਿ ਹਰ ਪੌੜੀ ਜਿਹਨੇ ਚੜਾਈ ਹੈ ਉਹ ਵੀ ਸਾਡਾ ਗੁਰੂ ਹੈ ਗੁਰੂ ਕਹ ਲੋ ਗੁਰਦੇਵ ਕਹ ਲੋ ਤੇ ਇੱਕ ਬੋੜੀ ਰਹਿੰਦੀ ਆ ਉਸ ਨੇ ਹੁਣ ਚੜਾਉਣ ਇਹ ਗੱਲ ਅਲੱਗ ਆ ਵੀ ਹੁਣ ਅਸੀਂ ਮੰਦਰ ਬਣਾ ਲਏ ਹੁਣ ਅਸੀਂ ਧਰਮ ਬਣਾ ਲਏ ਪਹਿਲਾਂ ਹੈ ਨਹੀਂ ਸੀ ਜਿੰਨੇ ਅਸੀਂ ਜ਼ਿਆਦਾ ਮੰਦਰ ਧਰਮ ਬਣਾ ਲਏ ਉਹਨੇ ਅਸੀਂ ਅਲਜੀ ਦੇ ਆਦਮੀ ਆਦਮੀ ਗਿਆ ਹੋਰ ਜਾਨਵਰ ਕੋਈ ਨਹੀਂ ਗਿਆ ਉਹ ਰਾਮ ਨਾਲ ਬੜੇ ਉਹਨੇ ਪੌੜੀ ਚੜਦੇ ਆਉਂਦੇ ਨੇ ਉਹਨਾਂ ਦੀ ਕੋਈ ਲੜਾਈ ਨਹੀਂ ਹੈ ਲੜਾਈ ਆਦਮੀ ਦੀ ਹੈ ਮੇਰਾ ਧਰਮ ਚੰਗਾ ਕਹਿੰਦਾ ਮੇਰਾ ਚੰਗਾ ਕਹਿੰਦਾ ਸਾਡਾ ਚੰਗਾ ਕਹਿੰਦਾ ਸਾਡਾ ਚੰਗਾ ਕਿ ਆਪਣੇ ਹੋ ਗਏ ਨਾ ਆਦਮੀ ਨੇ ਆਪਣੀ ਬੁੱਧੀ ਨਾਲ ਧਰਮ ਬਣਾ ਲਿਆ ਕਿਸੇ ਜਾਨਵਰ ਨੇ ਆਪਣੀ ਬੁੱਧੀ ਨਾਲ ਧਰਮ ਕੋਈ ਨਹੀਂ ਬਣਾਇਆ ਜਾ ਕੇ ਲੱਖ 84 ਜੋਨ ਸਵਾਈ ਮਾਨਤ ਕੋ ਪ੍ਰਭ ਦੀ ਬੜਾਈ ਇਸ ਪੌੜੀ ਤੇ ਜੇ ਨਾ ਚੁੱਕੇ ਇਸ ਪੌੜੀ ਤੇ ਪਹਿਲਾਂ ਨਹੀਂ ਚੁੱਕੇ ਪਹਿਲਾ ਕਦੇ ਨਹੀਂ ਚੁੱਕਿਆ ਪਹਿਲਾ ਇਹ ਤੇ ਹੰਕਾਰ ਨਹੀਂ ਸੀ ਸ਼ਰੀਰ ਕੇ ਖੁਦਾ ਨਹੀਂ ਸੀ ਉਹਨਾਂ ਨੇ ਵਿਸ਼ਨੂੰ ਬਣਾਤਾ ਸ੍ਰਿਸ਼ਟੀ ਦਾ ਕਰਤਾ ਉਹ ਆਦਮੀ ਹੈ ਆਪਣਾ ਰੂਪ ਬਣਾਇਆ ਨਾ ਆਪਣਾ ਰੂਪ ਬਣਾਇਆ ਵੀ ਮੈਂ ਉਹ ਕਰਤਾ ਜਿੰਨੇ ਰੱਬ ਦੇ ਰੂਪ ਬਣਾਏ ਨੇ ਸਭ ਆਦਮੀ ਨੇ ਆਪਣੇ ਰੂਪ ਬਣਾਏ ਅਸਲ ਦੇ ਵਿੱਚ ਭਾਵਨਾ ਦੀ ਹੈ ਵੀ ਮੈਂ ਹਾਂ ਸਭ ਕੁਝ ਸਭ ਤੇ ਹੁੰਦਾ ਨਾ ਵੀ ਆਦਮੀ ਤੋਂ ਵੱਡਾ ਕੋਈ ਨਹੀਂ ਬਣਾਇਆ ਗਈ ਦੀ ਫੋਟੋ ਬਣਾਈ ਸਰੀਰ ਦੀ ਆਤਮਾ ਫਿਰ ਬਚ ਗਈ ਅਕਲ ਫਿਰ ਬਚ ਗਈ ਅਕਲ ਦੀ ਤਸਵੀਰ ਬਣਾਉਂਦਾ ਨਾ ਆਦਮੀ ਦੀ ਫਿਰ ਮਰ ਲੈਂਦੇ ਅਕਲ ਕਰਕੇ ਵੱਡਾ ਆਦਮੀ ਸਰੀਰ ਕਰਕੇ ਨਹੀਂ ਵੱਡਾ ਸਰੀਰ ਕਰਕੇ ਤਾਂ ਸ਼ੇਰ ਵੱਡਾ ਹੈ ਖਾਲੀ ਹੱਥ ਸ਼ੇਰ ਨਾਲ ਉੜ ਜੇ ਨਾ ਫਿਰ ਇਹਨੂੰ ਪਤਾ ਲੱਗ ਜਵੇ ਖਾਲੀ ਹੱਥ ਹਾਥੀ ਨਾਲ ਉੜ ਜੇ ਨਾ ਅਕਲ ਨਾਲ ਵਾਸੀ ਕਰਦਾ ਨਾ ਸ਼ੇਰ ਨੂੰ ਹਾਥੀ ਨੂੰ ਅਕਲ ਕਰਕੇ ਵੱਡਾ ਸਰੀਰ ਕਰਕੇ ਨਹੀਂ ਵੱਡਾ ਅਕਲ ਕਰਕੇ ਸ਼ਕਤੀਸ਼ਾਲੀ ਹੈ ਸਰੀਰ ਕਰਕੇ ਨਹੀਂ ਸ਼ਕਤੀਸ਼ਾਲੀ ਬਸ ਇੱਥੋਂ ਵਿੱਚ ਇੱਥੋਂ ਵਰਤ ਪਿਆ ਬੁੱਧੀ ਇਹਦੇ ਕੋ ਵਿਕਸਤ ਹੈ ਲੜਾਈ ਸਾਰੀ ਬੁੱਧੀ ਦੀ ਹੈ ਸਾਰੀ ਗੱਲ ਬੁੱਧੀ ਦੀ ਬੁੱਧੀ ਦੇ ਨਾਲ ਆ ਕੇ ਸਰੀਰ ਤੇ ਆ ਗਿਆ ਇਹ ਠੀਕ ਹੈ ਕਿ ਆਦਮੀ ਦੇ ਸਰੀਰ 'ਚ ਬੁੱਧੀ ਜਿਹੜੀ ਹੁੰਦੀ ਹੈ ਠੀਕ ਹੁੰਦੀ ਪਰ ਗੱਲ ਤਾਂ ਬੁੱਧੀ ਤੇ ਰੱਖਣੀ ਸੀ ਨਾ ਜੇ ਪੂਜਾ ਕਰਦਾ ਤਾਂ ਬੁੱਧੀ ਦੀ ਅਕਲ ਨਹੀਂ ਕਰਦਾ ਨਾ ਕਰਨ ਲੱਗਾ ਸਰੀਰ ਦੀ ਕਿਹੜੇ ਸਰੀਰ ਦੀ ਪੂਜਾ ਕਰਨ ਲੱਗਿਆ ਕਿਹੜੀ ਅਕਲ ਦੀ ਪੂਜਾ ਕਰਨ ਲੱਗਿਆ ਜਿਹੜੀ ਅਕਲ ਨੇ ਫੇਰੀ ਕੀਤੀ ਝੂਠ ਬੋਲਿਆ ਚੱਕਵੇਂ ਦਿੱਤੇ ਫੇਰੀ ਕੀਤੀ ਰਾਮਚੰਦਰ ਨੇ ਫੇਰੀ ਕੀਤੀ ਵਿਸ਼ਨੂੰ ਨੇ ਫੇਰੀ ਕੀਤੀ ਕ੍ਰਿਸ਼ਨ ਨੇ ਫੇਰੀ ਕੀਤੀ ਜਦ ਧਰਮ ਹੇਰਾ ਫੇਰੀ ਬਾੜ ਲਈ ਧਰਮ ਧਰਮ ਰਹਿ ਗਿਆ ਧਰਮ ਤਾਂ ਨਾ ਧਰਮ ਰਿਹਾ ਫੇਰਾ ਫੇਰੀ ਦਾ ਖਿਲਾਫ ਸੀ ਧਰਮ ਫੇਰਾ ਫੇਰੀ ਧਰਮ ਦੇ ਵੀ ਤੁਸੀਂ ਪ੍ਰਮਾਣ ਕਰ ਲਈ ਤੇ ਫੇਰਾ ਫੇਰੀ ਫਿਰ ਉਹਦੇ ਪੈਰੋਕਾਰ ਕਰਨ ਲੱਗ ਜਾਇਜ਼ ਹੋ ਗਈ ਹੇਰਾ ਫੇਰੀ ਜਾਇਜ਼ ਮੰਨ ਲਈ ਨਾ ਫੇਰੀ ਦਾ ਤੁਸੀਂ ਪ੍ਰਮਾਣ ਕਰਦੀ ਧਰਮ ਵਿੱਚ ਵੀ ਜਾਇਜ਼ ਹੈ ਫਿਰ ਆਦਮੀ ਤੋਂ ਛੱਡਦਾ ਹੇਰਾ ਫੇਰੀ ਇਮਾਨਦਾਰ ਕਿਉਂ ਹੁੰਦਾ ਆਦਮੀ ਫੇਰਾ ਫੇਰੀ ਕਿਉਂ ਛੱਡਦਾ ਫੇਰਾ ਫੇਰੀ ਹਿੰਦੂ ਮਤ ਨੂੰ ਵਿਰਸਾ ਚ ਮਿਲੀ ਹੋਈ ਹੈ ਮਹਾਭਾਰਤ ਵਿੱਚ ਹੇਰਾ ਫੇਰੀ ਅਰਜਨ ਨਹੀਂ ਮਾਰ ਰਿਹਾ ਕਰਨ ਨੂੰ ਅਸੂਲ ਤਾਂ ਖਿਲਾਫ ਹੈ ਇਹਦਾ ਰੱਤ ਫਸ ਗਿਆ ਮੈਂ ਨਹੀਂ ਮਾਰਦਾ ਉਹ ਕਹਿੰਦਾ ਤੇਰਾ ਮੁੰਡਾ ਮਾਰਦਾ ਸੀ ਉਹ ਸਾਰੇ ਅਗਰੇਸ਼ਨ ਉਤਾਰ ਉਹ ਸਾਡੇ ਮਰਵਾ ਰਿਹਾ ਉਹ ਉਤਾਰ ਸਾਡੇ ਉਤਾਰ ਰਹੇ ਜੇ ਨੇ ਤੇ ਅਸੀਂ ਕਹਿੰਦੇ ਜਾਵਾਂਗੇ ਉਹੀ ਹੋਵੇ ਜੇ ਜੇ ਗੁਰੂ ਨੇ ਜੋ ਸਾਡਾ ਰੋਲ ਮਾਡਲ ਹੈ ਉਹ ਜੇ ਹੋਵੇ ਅਸੀਂ ਭਗਤਾਂ ਨੇ ਐਸਾ ਰੋਲ ਮਾਡਲ ਤਿਆਰ ਨਹੀਂ ਕੀਤਾ ਇਸ ਕਰਕੇ ਦਸਮ ਪਾਤਸ਼ਾਹ ਨੂੰ ਕ੍ਰਿਸ਼ਨ ਨੂੰ ਕੱਢ ਦਿੱਤਾ ਰਾਮਚੰਦਰ ਨੂੰ ਕੱਢ ਦਿੱਤਾ ਸ਼ਿਵ ਜੀ ਨੂੰ ਕੱਢ ਦਿੱਤਾ ਉਹਦੀ ਗਰਾਊਂਡ ਆ ਕੋਈ ਕੱਟਣ ਦੀ ਐਸਾ ਰੋਲ ਮਾਡਲ ਨਹੀਂ ਚਾਹੀਦਾ ਸਾਨੂੰ ਰੋਲ ਮਾਡਲ ਚਾਹੀਦਾ ਸੱਚ ਦਾ ਇਮਾਨਦਾਰੀ ਦਾ ਔਰ ਉਹ ਰੋਲ ਮਾਡਲ ਆਪ ਬਣੇ ਆਪ ਆਪ ਰੋਲ ਮਾਡਲ ਉਹਨਾਂ ਨਾਲ ਧੋਖਾ ਹੋ ਗਿਆ ਉਹਨਾਂ ਪਰ ਸਭ ਛੱਡਤਾ ਉਹਨਾਂ ਨੇ ਧੋਖਾ ਫਿਰ ਵੀ ਨਹੀਂ ਕੀਤਾ ਧੋਖਾ ਨਹੀਂ ਕੀਤਾ ਸਿੱਖ ਨੂੰ ਧੋਖਾ ਕਰਨਗੇ ਛੁੱਟ ਨਹੀਂ ਸਿੱਖ ਨੂੰ ਸਿਆਸਤ ਦੀ ਛੁੱਟ ਨਹੀਂ ਹੈ ਬਿਲਕੁਲ ਵੀ ਨਹੀਂ ਛੂਟ ਸਿਆਸਤ ਤਾਂ ਨਿਰੀ ਬੇਈਮਾਨੀ ਦਾ ਦੂਰ ਨਾ ਸਿਆਸਤ ਵਿੱਚ ਚਲੋ ਬੇਈਮਾਨੀ ਨਾ ਸੀ ਖੁਦ ਖੁਦਗਰਜ਼ੀ ਤਾਂ ਹੈ ਚਲੋ ਬੇਈਮਾਨੀ ਨਾ ਸੀ ਖੁਦਗਰਜ਼ੀ ਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਥੋੜੀ ਬਹੁਤ ਬੇਈਮਾਨੀ ਹੈ ਉਹ ਜਿੱਥੇ ਆਪਾਂ ਸਿਆਸਤ ਕਰ ਰਹੇ ਹਾਂ ਉਹ ਖੁਦਗਰਜ਼ੀ ਤਾਂ ਹੈ ਤੇ ਜਿੱਥੇ ਧਰਮ ਹੈ ਉੱਥੇ ਕੀ ਹੈ ਉੱਥੇ ਸਭ ਕੁਝ ਦੇਣਾ ਹੀ ਦੇਣਾ ਤਿਆਗ ਹੈ ਧਰਮ ਤਿਆਗ ਹੈ ਧਰਮ ਦਾ ਤਿਆਗ ਦਾ ਨਾਮ ਉਹ ਜਿਹੜਾ ਸਾਨੂੰ ਵਿਰਸੇ 'ਚ ਮਿਲਿਆ ਸੀ ਤੁਹਾਨੂੰ ਉਹਦੀ ਵਜ੍ਹਾ ਨਾਲ ਅਸੀਂ 1100 ਸਾਲ ਗੁਲਾਮ ਰਹੇ ਉਹ ਕਾਰਨ ਸੀ ਉਹ ਜਿਹੜਾ ਦੂਜਾ ਧਰਮ ਆਇਆ ਸੀ ਜਿਹਨੇ ਸਾਡੇ ਤੇ ਰਾਜ ਕੀਤਾ ਉਹ ਸਾਨੂੰ ਧਰਮੇ ਪੜਾਉਣ ਆਇਆ ਸੀ ਹਿੰਦੂ ਅਨਾ ਤੁਰਕੂ ਅਨਿਆਂ ਦੇ ਹੋ ਕੇ ਰਾਜ ਪਰਮੇਸ਼ਰ ਨੇ ਕਾਣੇ ਨੂੰ ਦਿੱਤਾ ਬਾਣਾ ਸੀ ਠੀਕ ਕੀਤਾ ਇਨਸਾਫ ਹੋਇਆ ਸਾਰੇ ਸ਼ਾਸਤਰ ਮੰਨਦੇ ਨੇ ਇਸ ਗੱਲ ਨੂੰ ਆ ਮੰਨਦੇ ਨੇ ਵੀ ਪਾਪ ਦਾ ਰਾਜ ਖਤਮ ਕਰਕੇ ਧਰਮ ਦਾ ਰਾਜ ਕਾਇਮ ਕਰਦਾ ਤੇ ਕਾਣਾ ਦਾ ਇੱਕ ਅੱਖ ਕਮ ਤੋਂ ਦੀ ਹੈਗੀ ਹੈ ਕਹਿੰਦੇ ਨੇ ਰੋਏ ਖਾਣੀ ਹੈ ਰਿਜ਼ਲਟ ਕੀ ਹੋਇਆ ਛੜ ਛੜੇ ਰਾਜੇ ਪੈਦਾ ਹੋ ਗਏ ਬੇਈਮਾਨ ਜੋ ਸੀ ਖਾਂ ਛੜ ਛੜੇ ਸਾਰੇ ਜੱਟ ਪੈਦਾ ਹੋ ਗਏ ਛੋਟੇ ਛੋਟੇ ਸਿਆਸੀ ਪਾਰਟੀ ਕੋ ਬੇਈਮਾਨ ਜੋ ਹੈ ਸਿੱਖੀ ਤਾਂ ਨਾ ਖੜੇ ਉਹਨੇ ਹੀ ਛੋਟੇ ਕਿ ਹੁੰਦੇ ਜਾਂਦੇ ਨੇ ਜਥੇਬੰਦੀ ਕਿਉਂ ਨਹੀਂ ਰਹੀ ਗੁਰੂ ਵਾਲੀ ਗੱਲ ਸੱਚ ਤੇ ਨਹੀਂ ਰਹੇ ਕਰਦੀ ਆ ਵੀ ਪਰਮਾਰਥ ਹੈ ਧਰਮ ਸਵਾਰਥ ਨਹੀਂ ਹੈ ਸਿਆਸਤ ਸਵਾਰਥ ਹੈ ਧਰਮ ਪਰਮਾਰਥ ਪਰਮਾਰਥ ਛੱਡ ਕੇ ਜਾਂ ਸਵਾਰਥ ਤੇ ਆ ਗਏ ਹਾਲਤ ਹੋ ਹੀ ਸੀ ਹੋਊਗਾ ਹੀ ਇਹ ਨਿਯਮ ਕੁਦਰਤ ਦਾ ਹੈ ਕੋਈ ਇਹਨੂੰ ਟਾਲ ਨਹੀਂ ਸਕਦਾ ਇਹ ਸੱਚ ਹੈ ਜਿੱਦਣ ਇਹਨੂੰ ਕਬੂਲ ਕਰ ਲਿਆ ਸਿੱਖਾਂ ਨੇ ਉਦੋਂ ਇਥੋਂ ਪਲਟ ਕੇ ਸਿੱਖੀ ਵੱਲ ਨੂੰ ਜਾਣ ਜੇ ਇਹ ਸੱਚ ਨੂੰ ਕਬੂਲ ਕਰ ਲਿਆ ਫਿਰ ਸ਼ਾਇਦ ਪਲਟ ਜਾਣ ਤੇ ਨਹੀਂ ਸਿੱਖੀ ਨੂੰ ਛੱਡ ਜਾਣਗੇ ਫਿਰ ਜਿਹਨੇ ਨਹੀਂ ਕਬੂਲਿਆ ਛੱਡ ਜੂਗਾ ਛੱਡੀ ਹੋਈ ਹੋਈ ਜਾਣ ਨਦਰ ਕਰੇ ਤਾਂ ਸਤਿਗੁਰ ਮਿਲੇ ਨਦਰ ਕਰੇ ਤਾਂ ਸਤਿਗੁਰ ਮਿਲੇ ਤਾਂ ਨਿਜ ਘਰ ਵਾਸਾ ਇਹ ਮਨ ਪਾਏ ਨਦਰ ਕਿਹਦੇ ਤੇ ਕਰਦਾ ਹੈ ਨਦਰ ਤਾਂ ਸਾਰਿਆਂ ਤੇ ਹੀ ਹੈ ਪਰ ਕਿਸੇ ਤੇ ਥੋੜੀ ਕਿਸੇ ਤੇ ਕਨੇਰੀ ਜ਼ਰੂਰ ਹੈ ਕਨੇਰੀ ਕਿਹਦੇ ਤੇ ਜਿਹੜਾ ਤਾਂ ਰਹਿੰਦਾ ਉਹਦੇ ਪਾਣੇ 'ਚ ਕਨੇਰੀ ਉਹਦੇ ਤੇ ਵੀ ਨਹੀਂ ਹੁੰਦੀ ਕਰਦਾ ਨਹੀਂ ਕਨੇਰੀ ਆਪੇ ਹੋ ਜਾਂਦੀ ਦੇਖੋ ਜਿਹੜਾ ਤਾਂ ਬੈਠੂਗਾ ਚ ਦਰਖਤ ਦੀ ਚ ਇੱਕ ਬੈਠੂਗਾ ਧੁੱਪੇ ਨਹੀਂ ਕਿਹਦੇ ਤੇ ਜ਼ਿਆਦਾ ਬਹੁਤ ਸੂਰਜ ਦੀ ਜਦ ਤੂੰ ਪਜੂ ਉਹਤੇ ਪਊ ਪਉ ਜਾਵਾਲੇ ਦੀ ਰੋਸ਼ਨੀ ਪਰ ਉਹਨੇ ਨਹੀਂ ਪੈਣੀ ਜਿਹੜਾ ਝੂਠ ਦੀ ਓੜ ਚ ਰਹਿੰਦਾ ਉਹਦੇ ਤੱਕ ਨੇਰੀ ਕਿਰਪਾ ਨਹੀਂ ਹੋ ਸਕਦੀ ਵਿਚਾਲੇ ਆ ਗਿਆ ਉਹਦੇ ਕੁਛ ਸੱਚ ਦੇ ਵਿਚਾਲੇ ਜਾਂ ਝੂਠ ਆ ਜਾਂਦਾ ਨਾ ਫਿਰ ਕਿਰਪਾ ਘਟ ਜਾਂਦੀ ਹੈ ਲੋਭ ਆ ਜਾਂਦਾ ਵਿਚਾਲੇ ਜਾਂ ਸਾਡੇ ਕਿਰਪਾ ਘਟ ਜਾਂਦੀ ਹੈ ਆਪੇ ਘਟਾ ਲੈਂਦੇ ਅਸੀਂ ਨਾ ਉਹ ਘਟਾਉਂਦਾ ਨਾ ਉਹ ਬਣਾਉਂਦਾ ਕਿਸੇ ਤੇ ਥੋੜੀ ਕਿਸੇ ਤੇ ਹੈ ਕਨੇਰੀ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਕਨੇਰੀ ਥੋੜੀ ਕੀਤੀ ਹੈ ਉਹਨੇ ਥੋੜੀ ਕਨੇਰੀ ਕੋਈ ਨਹੀਂ ਕੀਤੀ ਉਹ ਵੀ ਸਾਡਾ ਕਸੂਰ ਹੈ ਜੇ ਅਸੀਂ ਅੰਦਰ ਬੈਠਾਂਗੇ ਵੀ ਤਾਂ ਬਾਹਰ ਪੈਂਦਾ ਉਹ ਕਬੀਰ ਵਾਲੀ ਉਹ ਛੱਗ ਵਾਲੀ ਗੱਲ ਹੈ ਬਾਰਿਸ਼ ਹੁੰਦੀ ਆ ਤੇ ਤੁਸੀਂ ਛੱਗ ਬਣਾ ਕੇ ਅੰਦਰ ਬੈਠੇ ਹੋਏ ਮੇਰੇ ਤੇ ਨਾ ਪਵੇ ਥੋੜੇ ਤੇ ਫਿਰ ਕਿੱਥੋਂ ਪੈਣੀ ਬਾਰਿਸ਼ ਅਸੀਂ ਆਪਣੇ ਆਪ ਨੂੰ ਬਚਾਉਣੇ ਆ ਕਿਰਪਾ ਤੋਂ ਲੋਭ ਸਾਡਾ ਜਿਹੜਾ ਹੈ ਉਹ ਸਾਡੇ ਤੇ ਪੂਰੀ ਰੋਸ਼ ਕਿਰਪਾ ਹੋਣ ਨਹੀਂ ਦਿੰਦਾ ਜਿਹੜਾ ਉਹਦੇ ਪਹਾੜੇ 'ਚ ਚੱਲਦਾ ਹੈ ਪਹਾੜੇ ਨੂੰ ਮੁੱਠਾ ਕਰਕੇ ਬੰਦਾ ਉਹ ਤੇ ਕਨੇਰੀ ਕਿਰਪਾ ਹੈ ਜਿਹੜਾ ਸਨਮੁਖ ਰਹਿੰਦਾ ਸੂਰਜ ਦੇ ਡਾਇਰੈਕਟ ਉਹ ਤੇ ਕਨੇਰੀ ਕਿਰਪਾ ਹੈ ਜਿਹੜਾ ਪਹਾੜੇ ਦੇ ਸਨਮੁਖ ਰਹਿੰਦਾ ਉਹ ਤੇ ਕਨੇਰੀ ਕਿਰਪਾ ਹੈ ਜਿਹੜਾ ਬੇਵਕੂਫ ਹੋ ਜਾਂਦਾ ਉਹ ਤੇ ਕਿਰਪਾ ਆਪੇ ਥੋੜੀ ਹੋ ਜਾਂਦੀ ਹੈ ਓੜ ਲੈ ਲੈਂਦਾ ਨਾ ਕਿਸੇ ਚੀਜ਼ ਦੀ ਝੂਠ ਦੀ ਝੂਠ ਦੀ ਓੜ ਲੈ ਲੈਂਦਾ ਕਿਰਪਾ ਘਟ ਜਾਂਦੀ ਹੈ ਵਰਨਾ ਉਹਦੀ ਨਾ ਕਿਸੇ ਤੇ ਘਟ ਹੈ ਨਾ ਕਿਸੇ ਤੇ ਵੱਧ ਹੈ ਨਜ਼ਰ ਕਰੇ ਤਾਂ ਨਜ਼ਰ ਕਰੇ ਤਾਂ ਸਤਿਗੁਰ ਮਿਲੇ ਸਤਿਗੁਰ ਮਿਲੇ ਨਜ਼ਰ ਕਦ ਕਰਦਾ ਜਦ ਆਪਣਾ ਇਹਦਾ ਮਨ ਮੰਨ ਜਾਂਦਾ ਹੁਣ ਗੁਰਬਾਣੀ ਸਾਡੇ ਕੋਲ ਹੈ ਜੇ ਅਸੀਂ ਨਾ ਮੰਨੀਏ ਫਿਰ ਨਜ਼ਰ ਕਿਵੇਂ ਹੋਈ ਇਹ ਸਾਡੇ ਵੱਸ ਦੀ ਗੱਲ ਹੈ ਮੰਨਣਾ ਨਾ ਮੰਨਣਾ ਅਸੀਂ ਐਵੇਂ ਕਹੀ ਜਾਈਏ ਜੀ ਉਹਦੀ ਕਿਰਪਾ ਨਹੀਂ ਹੋਈ ਅਸਲ 'ਚ ਮਨ ਦੋ ਦੂਏ ਨੂੰ ਦੰਦਾਂ ਨੂੰ ਆਦਤ ਹੈ ਨਾ ਬਜਾਏ ਇਹਦੇ ਕਿ ਆਪਣੀ ਗਲਤੀ ਆਪ ਮੰਨ ਲਵੇ ਇਹ ਚਲਾਕੀ ਨਾਲ ਦੋਸ ਦੇਖ ਕੇ ਨਿਕਲ ਜਾਂਦਾ ਹੈ ਆਪਣੇ ਆਪ ਨੂੰ ਬਰੀ ਕਰ ਲੈਂਦਾ ਇਹ ਦੇਖੋ ਜੀ ਅਸੀਂ ਸਾਡੇ ਹੱਥ 'ਚ ਕੀ ਹੈ ਤਾਂ ਉਹਦੀ ਉਹ ਕਿਰਪਾ ਨਹੀਂ ਹੁੰਦੀ ਚੱਲ ਦੋਸ਼ ਕਰਮ ਆਪਣੇ ਆਪਣੇ ਕਰਮਾਂ ਨੂੰ ਦੋਸ਼ ਨਹੀਂ ਦਿੰਦਾ ਦੋਸ਼ ਪਰਮੇਸ਼ਰ ਨੂੰ ਦੇ ਦਿੰਦਾ ਹੈ ਆਪਣੇ ਕਿੱਥੇ ਦਿੰਦਾ ਹੈ ਉਹ ਤਾਂ ਉਹ ਕਹਿੰਦਾ ਦੋਸ਼ ਕਰਮਾ ਆਪਣੇ ਇਹ ਨਾ ਉਹਨੂੰ ਦਿੰਦਾ ਦੋਸ਼ ਇਹ ਕੋਈ ਸਾਡੇ ਤੇ ਕਿਰਪਾ ਹੀ ਨਹੀਂ ਆਣ ਉਹਦੀ ਕੀ ਕਰੀਏ ਸੀ ਇਹ ਕਿਰਪਾ ਦਾ ਵੀ ਮਿਸਯੂਜ਼ ਕਰ ਲਿਆ ਇਹ ਅਰਥਾਂ ਦੇ ਅਨਰਥੇ ਕਰਨੇ ਸੀ ਨਾ ਅਰਥਾਂ ਦੇ ਅਨਰਥ ਕਰ ਲੈ ਸੂਰਜ ਦੀ ਕਿਰਪਾ ਘਟਵਤ ਨਹੀਂ ਹੈ ਜੇ ਅਸੀਂ ਹੁਣ ਕਿਸੇ ਗਮਲਾ ਹੈ ਉਹਨੂੰ ਚੱਕ ਕੇ ਅੰਦਰ ਰੱਖ ਦਈਏ ਅਰ ਉਹਨੂੰ ਧੁੱਪ ਦੀ ਲੋੜ ਹੈ ਤੇ ਫਿਰ ਉਹਨਾਂ ਦੇ ਪੰਜ ਚਾਰ ਦਿਨ ਦੀ ਪੀੜਾ ਆਪੇ ਹੋ ਜਾਣਾ ਭਾਈ ਜਿਹੜਾ ਉਹ ਪੌਦਾ ਲੱਗਿਆ ਆਇਆ ਹੈ ਜੇ ਉਹਨੂੰ ਰੋਸ਼ਨੀ ਨਹੀਂ ਮਿਲਣੀ ਉਹਨਾਂ ਦਾ ਪੀੜਾ ਆਪੇ ਹੋ ਜਾਣਾ ਸੂਰਜ ਨੇ ਤਾਂ ਨਹੀਂ ਕਿਹਾ ਤੁਸੀਂ ਚੱਕ ਕੇ ਮੇਰੇ ਤੋਂ ਪਰੇ ਰੱਖ ਦਿਓ ਇਹ ਜੀ ਗੱਲ ਹੈ ਸਿਆਣਾ ਨੇ ਜਿਹੜਾ ਸਿਆਣਾ ਤਾਂ ਚੰਗਾ ਸੀਗਾ ਵੈਸੇ ਸਿਆਣਾ ਹੁੰਦਾ ਬਹੁਤਾ ਸਿਆਣਾ ਜੇ ਬਹੁਤਾ ਸਿਆਣਾ ਹੋ ਜਾਂਦਾ ਫਿਰ ਨੈਗੇਟਿਵ ਹੋ ਜਾਂਦਾ ਬਹੁਤਾ ਸਿਆਣਾ ਨਹੀਂ ਚੰਗਾ ਸਿੱਖ ਹੋਵੇ ਬਹੁਤੇ ਸਿਆਣੇ ਗੁਰੂ ਤੋਂ ਗਾਹਾਂ ਲੰਘੇ ਅਸਲ 'ਚ ਬਹੁਤੇ ਸਿਆਣੇ ਹੋ ਗਏ ਗੁਰੂ ਤੋਂ ਵੀ ਗਾਹਾਂ ਲੰਘੇ ਵੀ ਕਈ ਗੁਰੂ ਗਲਤੀਆਂ ਕਰ ਗਿਆ ਅਸੀਂ ਉਹਨੂੰ ਠੀਕ ਕਰ ਲਈ ਉਹ ਠੀਕ ਕਰਦੇ ਕਰਦੇ ਸਤਿਆਨਾਸ਼ ਸੇ ਕਰਤਾ ਸਭ ਦਾ ਜੇ ਭਗਤ ਛੱਡ ਕੇ ਉਹਨਾਂ ਨੇ ਭਗਤ ਕਹਾਇਆ ਨਾਨਕ ਨੇ ਆਪ ਪੱਟਾ ਤੋਂ ਭਗਤ ਕਹਾਇਆ ਵੀ ਸਾਨੂੰ ਭਗਤ ਲਿਖ ਦੋ ਆਪਣੇ ਆਪ ਨੂੰ ਭਗਤ ਨਹੀਂ ਲੈਂਦਾ ਜੇ ਅੰਗਦ ਆਪਣੇ ਆਪ ਨੂੰ ਨਾਨਕ ਨਾ ਲਿਖਦਾ ਨਾ ਇਹ ਪੰਜਮ ਪਾਸ਼ਾ ਆਪਣੇ ਆਪ ਨੂੰ ਨਾਨਕ ਨਾ ਲਿਖਦੇ ਸ਼ਾਇਦ ਉਹ ਨਾਨਕ ਨੂੰ ਭਗਤ ਕਹਿ ਦਿੰਦੇ ਪਰ ਆਪ ਵੀ ਨਾਨਕ ਨੇ ਆਪਣੇ ਆਪ ਨੂੰ ਭਗਤ ਕਿਵੇਂ ਕਹਿੰਦੇ ਭਗਤ ਬਹੁਤ ਬੜੀ ਪਦਵੀ ਹੈ ਭਗਤ ਬਹੁਤ ਬੜੀ ਪਦਵੀ ਹੈ ਸੰਸਾਰ 'ਚ ਇਹ ਤੋਂ ਬੜੀ ਪਦਵੀ ਕੋਈ ਨਹੀਂ ਹੈ ਸੰਸਾਰ 'ਚ ਭਗਤ ਬਰਾਬਰ ਔਰ ਲੋਕ ਹੋਏ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਹੋਰ ਨਾ ਕੋਏ ਇਹ ਵੀ ਆਪਣੇ ਆਪ ਨੂੰ ਕਿਵੇਂ ਦੇ ਲੈਂਦੇ ਪ੍ਰੋਬਲਮ ਸੀ ਪੱਟਾ ਦਾ ਪੱਟਾ ਨੇ ਕਹਿਤੀ ਇਹ ਗੱਲ ਕਹਾਈ ਵੀ ਨਹੀਂ ਪੱਟਾ ਨੇ ਆਪੇ ਕਹਿਤੀ ਪਰਮੇਸ਼ਰ ਨੇ ਕਢਾਤੀ ਮੂੰਹ ਤੋਂ ਕਹਿੰਦੇ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਭਗਤ ਕਹਿਤਾ ਭਗਤੀ ਕੀਤੀ ਆਪ ਨਹੀਂ ਕਿਹਾ ਆਪ ਮਹੱਲਾ ਹੀ ਕਿਹਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਤੱਕ ਆਪਣੇ ਆਪ ਨੂੰ ਭਗਤ ਨਹੀਂ ਕਿਹਾ ਭਗਤਾਂ ਦੀ ਬਰਾਬਰੀ ਨਹੀਂ ਕੀਤੀ ਭਗਤਾਂ ਦੇ ਦਾਸ ਹੋ ਕੇ ਕਹੀ ਇਹ ਗੱਲ ਹੋਏ ਤੇਰੇ ਦਾਸਨ ਦਾਸ ਆਪਣੇ ਆਪ ਨੂੰ ਨਾਨਕ ਭਗਤਾਂ ਦਾ ਦਾਸ ਮੰਨ ਕੇ ਚੱਲਿਆ ਹੋਏ ਤੇਰੇ ਦਾਸਨ ਦਾਸ ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ ਰਬਦਾਸ ਦਾਸ ਹੈ ਨਾਨਕ ਉਹਦਾ ਵੀ ਦਾਸ ਹੈ ਇਹ ਗੱਲ ਹਾਈਲਾਈਟ ਕਿਉਂ ਨਹੀਂ ਕੀਤੀ ਸਿੱਖਾਂ ਨੇ ਹੰਕਾਰ ਹੈ ਵਿੱਚ ਜਾਤ ਦਾ ਹੰਕਾਰ ਹੈ ਨਾਨਕ ਛਤਰੀ ਹੈ ਉਹ ਚਮਾਰ ਹੈ ਅਹੰਕਾਰ ਹੈ ਇਹ ਕੀ ਜਾਣ ਬਖਤੀ ਕੀ ਹੁੰਦੀ ਹੈ ਫਿਰ ਜਿਹਨੂੰ ਰਵਦਾਸ ਚ ਮਾਰ ਦਿੰਦਾ ਨਾਨਕ ਛਤਰੀ ਦਿੰਦਾ ਬੇਟੀ ਦਿੰਦਾ ਉਹ ਕੀ ਜਾਣੇ ਭਗਤੀ ਕੀ ਹੁੰਦੀ ਹੈ ਉਹਨੂੰ ਕੀ ਪਤਾ ਵੀ ਸਿੱਖੀ ਕੀ ਹੁੰਦੀ ਹੈ ਉਹਨਾਂ ਦੀ ਲੜਾਈ ਹੈ ਬਾਂਦਰਾਂ ਨੂੰ ਬਨਾਰਸੀ ਟੋਪੀਆਂ ਮਿਲ ਗਈਆਂ ਬਨਾਰਸੀ ਟੋਪੀਆਂ ਜੇ ਬਾਂਦਰਾਂ ਨੂੰ ਦੇ ਦਈਏ ਸੁਗਾ ਗੱਲ ਹੋਈ ਹੋਈ ਹੈ ਟੋਪੀ ਹੋਵੇ ਬਨਾਰਸ ਦੇ ਦਈਏ ਬਾਂਦਰਾਂ ਨੂੰ ਅਲੀਰ ਲੀਰ ਕਰ ਦੇਣਗੇ ਹੋਰ ਤੇ ਖੋਣੀ ਹੈ ਉਹਦੇ ਉੱਤੇ ਖੋਣੀ ਹੈ ਲੀਰਾਂ ਬਣਾਤੀਆਂ ਹਾਂਜੀ ਤਾਂ ਨਿਜ ਘਰ ਵਸਾਏ ਮਨ ਪਾਏ ਨਾਨਕ ਨਜ਼ਰ ਕਰੇ ਤਾਂ ਸਤਿਗੁਰ ਮਿਲੇ ਤਾਂ ਨਿਜ ਘਰ ਵਸਾਏ ਮਨ ਪਾਏ ਨਜ਼ਰ ਕਰੇ ਤਾਂ ਸਤਿਗੁਰ ਮਿਲੇ ਤਾਂ ਨਿਜ ਘਰ ਵਸਾਏ ਮਨ ਨਿਜ ਘਰ ਵਸਾਏ ਇਹ ਮਨ ਪਾਏ ਆਪਣੇ ਘਰ ਟਿਕ ਜਾਂਦਾ ਮਨ ਮਨ ਜਿੱਥੇ ਟਿਕਦਾ ਹੈ ਨਾ ਜਿੱਥੇ ਨੂੰ ਟਿਕਾਉਂਦਾ ਹੈ ਉੱਥੇ ਦਾ ਆਪਣਾ ਨਿਜ ਘਰ ਹੁੰਦਾ ਤਿਰਕੁੜੀ ਚ ਨਿਜ ਘਰ ਹੈ ਨਹੀਂ ਤਿਰਕੁੜੀ ਚ ਨੂੰ ਟਿਕਾ ਹੈ ਹੀ ਨਹੀਂ ਦਿਮਾਗ ਜਿੰਨਾ ਚਿਰ ਮਨ ਰਹਿੰਦਾ ਕਦੇ ਟਿਕਾ ਨਹੀਂ ਦਸਮ ਦੁਆਰ ਔਰ ਨਿਜਕਾਰ ਕੋਈ ਗੱਲ ਨਹੀਂ ਦੋ ਨੌ ਨੇ ਇੱਕੋ ਹੀ ਚੀਜ਼ ਤੇ ਇੱਕੋ ਜਗ੍ਹਾ ਤੇ ਨਿਜਕਾਰ ਸੱਚਖੰਡ ਸਤ ਸਰੂਪ ਹੈ ਜੀਵ ਸਤ ਸਰੂਪ ਹੈ ਨਿਰਾਕਾਰ ਹੈ ਜੀ ਨਿਰਾਕਾਰ ਦਾ ਦੇਸ਼ ਕੀ ਹੈ ਮਾਇਆ ਦਾ ਦੇਸ਼ ਹੈ ਤਾਂ ਇਹਦੇ ਵਾਸਤੇ ਪ੍ਰਦੇਸ਼ ਹੈ ਮਾਇਆ ਦਾ ਦੇਸ਼ ਪ੍ਰਦੇਸ਼ ਹੈ ਜਿਵੇਂ ਹਿਰਦਾ ਦਾ ਅੰਦਰ ਇਹਦਾ ਨਿਜਕਾਰ ਹੈ ਬਾਹਰ ਇਹਦਾ ਪ੍ਰਦੇਸ਼ ਜੇ ਬਾਹਰ ਟੋਲ ਦਾ ਪ੍ਰਦੇਸ਼ ਟੋਲ ਦਾ ਨਿਜਕਾਰ ਟੋਲੂ ਇਹਦੇ ਘਰ ਚ ਫਿਰ ਹੈ ਉਹ ਕਿ ਆਪਣਾ ਮੂਲ ਦਾ ਦੇ ਘਰ ਚ ਹੋਊਗਾ ਹੋਰ ਕਿੱਥੇ ਹੋਊਗਾ ਇਹੀ ਬਾਹਰ ਆਇਆ ਆਪੇ ਬਾਹਰ ਆਇਆ ਹੈ ਇਹਦਾ ਅੱਧਾ ਹਿੱਸਾ ਇਹਦਾ ਮੂੜ ਹੈ ਜਿਹੜਾ ਉਹ ਇਹਦੇ ਜੀ ਘਰ 'ਚ ਹੀ ਹੈ ਇਹਦੇ ਆਪਣੇ ਘਰ 'ਚ ਹੀ ਹੈ ਉਹ ਨਹੀਂ ਘਰੋਂ ਬਾਹਰ ਗਿਆ ਬਾਹਰ ਇਹ ਹੈ ਤਾਂ ਨਿਜ ਘਰ ਵਾਸਾ ਇਹ ਮਨ ਪਾਏ ਇਹ ਮਨ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਮੂਲ ਨਾਲ ਜੁੜ ਕੇ ਸਾਬਤ ਹੋ ਜਾਂਦਾ ਹੈ ਸਾਬਤ ਸੂਰਤ ਹੋ ਜਾਂਦਾ ਹੈ ਪੂਰਨ ਬ੍ਰਹਮ ਹੋ ਜਾਂਦਾ ਹੈ ਪੂਰਨ ਬ੍ਰਹਮ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ ਆਪੇ ਆਪ ਖਾਏ ਆਪੇ ਆਪ ਖਾਏ ਦਾ ਕੀ ਮਤਲਬ ਹੈ ਜਿਹੜੇ ਆਪਣੇ ਅੰਦਰੋਂ ਫੁਰਨੇ ਉੱਡਦੇ ਨੇ ਇਹਦਾ ਉੱਪਰ ਜਿਹੜੀਆਂ ਮਨ ਦੇ ਵਿੱਚ ਲਹਿਰਾਂ ਉੱਡਦੀਆਂ ਨੇ ਨਾ ਇਹਦਾ ਆਪਣਾ ਉੱਪਰ ਅਕਲ ਦੇ ਵਿੱਚ ਲਹਿਰਾਂ ਉੱਡਦੀਆਂ ਨੇ ਉਹ ਮਨ ਹੈ ਉਹ ਲਹਿਰਾਂ ਨੂੰ ਖਾਜ ਵਿੱਚ ਅੰਦਰੇ ਉੱਠਣ ਦਾ ਮਨ ਦੀਆਂ ਕਲਪਨਾਵਾਂ ਨੂੰ ਅੰਦਰੇ ਖਾ ਜਵੇ ਉੱਠਣੇ ਨਾ ਆਪਣਾ ਆਪ ਖਾਏ ਤਾਂ ਨਿਰਮਲ ਹੋਗਾ ਤਾਂ ਨਿਰਮਲ ਹੋਗਾ ਜੇ ਮਨ ਬੇਕਾਬੂ ਹੋ ਜਵੇ ਲਹਿਰਾਂ ਉੱਠਣ ਤਾਂ ਮਨ ਬੇਕਾਬੂ ਹੈ ਲਹਿਰਾਂ ਨਹੀਂ ਉੱਠਦੀਆਂ ਮਨ ਕਾਬੂ ਮਾਇਆ ਦੇ ਫੁੱਲ ਨਹੀਂ ਉੱਠਦੇ ਮਾਇਆ ਦੀ ਭੁੱਖ ਨਹੀਂ ਜਾਗਦੀ ਤਾਂ ਆਪਣਾ ਆਪਾ ਖਾਦਾ ਹੈ ਜੇ ਮਾਇਆ ਦੀ ਭੁੱਖ ਫਿਰ ਜਾਗਦੀ ਹੈ ਫਿਰ ਮਨ ਬੇਕਾਬੂ ਹੋ ਗਿਆ ਆਪਣਾ ਆਪ ਖਾਏ ਆਪਣਾ ਆਪ ਖਾਏ ਦਾ ਮਤਲਬ ਮਨ ਇੱਕ ਹੋ ਕੇ ਰਹੇ ਫਿਰ ਮਨ ਇੱਕ ਹੋ ਕੇ ਰਹਿੰਦਾ ਜੇ ਆਪਣਾ ਆਪ ਖਾਣ ਤੋਂ ਬਾਹਰ ਚਲਾ ਗਿਆ ਤਾਂ ਦੋ ਹੋ ਗਏ ਕੁਝ ਸਬਰ ਚਲਾ ਗਿਆ ਹਾਂ ਧਾਵਤ ਵਰਜ ਰਹਾ ਹੈ ਫਿਰ ਜਿਹੜਾ ਆਪ ਇਹਦੀ ਭਟਕਣਾ ਹੈ ਇਹ ਤੋਂ ਵਰਜਿਆ ਰਹਿੰਦਾ ਇਥੋਂ ਟਿਕਿਆ ਰਹਿੰਦਾ ਭਟਕਣਾ ਇਹਦੀਆਂ ਇੱਛਾਵਾਂ ਪੈਦਾ ਹੋਣੀਆਂ ਦਾ ਨੋ ਹੀ ਭਟਕਣਾ ਇਹਦੇ ਅੰਦਰ ਮਾਇਆ ਦੀਆਂ ਇੱਛਾਵਾਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹ ਭਟਕਣਾ ਅਸਲ 'ਚ ਹੁਕਮ ਤੋਂ ਬਾਹਰ ਜਾ ਕੇ ਸੋਚਦਾ ਜਦ ਜੇ ਤਾਂ ਇਹ ਕਹੇ ਵੀ ਜੋ ਹੋਣਾ ਹੋਣਾ ਹੀ ਹੈ ਫਿਰ ਭਟਕਣਾ ਖਤਮ ਹੈ ਅਰੇ ਸੱਚ ਹੈ ਜੋ ਹੋਣਾ ਉਹ ਹੋਣਾ ਹੀ ਹੈ ਉਹਦਾ ਇਲਾਜ ਸਾਡੇ ਕੋਲ ਕੋਈ ਨਹੀਂ ਕਿਸੇ ਕੋਲ ਵੀ ਇਲਾਜ ਨਹੀਂ ਔਰ ਇਹ ਮੰਨਦੇ ਵੀ ਹਾਂ ਅਸੀਂ ਮੰਨ ਵੀ ਲੈਦੇ ਕਿ ਭਾਈ ਕੋਈ ਰੋਕ ਨਹੀਂ ਸਕਦਾ ਸਿੱਧੂ ਵੀ ਬੋਲਦੇ ਵੀ ਭਾਵੇਂ ਨੂੰ ਰੋਕਿਆ ਨਹੀਂ ਜਾ ਸਕਦਾ ਕੋਈ ਨਹੀਂ ਰੋਕ ਸਕਿਆ ਉਹ ਜਾਂ ਰੋਕ ਨਹੀਂ ਸਕਿਆ ਫਿਰ ਤੁਸੀਂ ਚੈਨ ਨਾਲ ਪਾਣਾ ਮੰਨ ਕੇ ਬਹਿ ਜਾਓ ਪਾਣਾ ਮੰਨਣ ਨੂੰ ਹੀ ਸਿੱਖਾਂ ਨੂੰ ਉਪਦੇਸ਼ ਮੋਟਾ ਦਿੱਤਾ ਹੈ ਬਹੁਤੀ ਬਾਣੀ ਪੜਨ ਦੀ ਲੋੜ ਨਹੀਂ ਬਹੁਤੀ ਬਾਣੀ ਸਮਝਣ ਦੀ ਲੋੜ ਨਹੀਂ ਅਖੀਰ ਦਾ ਗੱਲ ਭਾਣੇ ਦੇ ਮੁਕੜੀ ਜਰਾ ਹਾਂ ਤੋੜ ਦਾ ਇੱਥੇ ਭਾਈ ਮਨ ਨੂੰ ਸਮਝਾ ਕੇ ਰੱਖੋ ਜੋ ਵਰਤ ਰਿਹਾ ਉਹ ਚੰਗਾ ਹੀ ਵਰਤ ਰਿਹਾ ਜੋ ਵਰਤੇ ਸੋ ਤੇਰਾ ਪਣ ਜਿਨੇ ਇੰਨਾ ਹੀ ਮੰਤਰ ਪੜ ਕੇ ਇੰਨਾ ਹੀ ਮੰਤਰ ਸਿੱਖ ਕੇ ਮਨ ਨੂੰ ਰੋਕਦਾ ਰਹਿੰਦਾ ਸੁਖਾ ਰਹਿੰਦਾ ਕੱਟੇ ਬੰਦੇ ਲੱਗੇ ਰਹਿੰਦੇ ਨੇ ਸੰਸਾਰ ਦੁੱਖ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਇਹ ਤਾਂ ਚੱਲਦਾ ਹੀ ਰਹਿਣਾ ਕਦੇ ਦੁੱਖ ਕਦੇ ਸੁੱਖ ਕਦੇ ਪਰੇਸ਼ਾਨੀ ਕਦੇ ਨਾ ਪਰੇਸ਼ਾਨੀ ਇਹ ਸਭ ਭਾਣਾ ਮੰਨ ਕੇ ਇਹਨੂੰ ਦਰਿਆ ਦਾ ਪਾਣੀ ਹੈ ਕਦੇ ਰੰਗਦਾਰ ਆ ਗਿਆ ਕਦੇ ਟਿਕਿਆ ਹੋਇਆ ਆ ਗਿਆ ਜਾਂ ਵੀ ਪੈਂਦਾ ਰੰਗਦਾਰ ਆ ਜਾਂਦਾ ਪੀਣ ਵਾਲਾ ਵੀ ਨਹੀਂ ਹੁੰਦਾ ਕਦੇ ਟਿਕਿਆ ਜਾਂਦਾ ਕਦੇ ਥੋੜਾ ਹੁੰਦਾ ਕਦੇ ਜ਼ਿਆਦਾ ਹੁੰਦਾ ਇੱਕੋ ਜਿਹਾ ਤਾਂ ਰਹਿੰਦਾ ਹੀ ਨਹੀਂ ਜਿਹੜਾ ਜਾਇਆ ਲੰਘ ਜਾਂਦਾ ਸਮਾਂ ਜਾਇਆ ਜਾਂਦਾ ਲੰਘ ਜਾਂਦਾ ਕਦੇ ਕਿਹੜਾ ਆ ਜਾਂਦਾ ਜੇ ਕਿਹੜੇ ਨੂੰ ਸਮਾਂ ਚੰਗਾ ਸਮਝੇ ਕਿਹੜੇ ਚ ਯਾਦ ਰਹਿੰਦਾ ਜਿਹੜਾ ਸਾਨੂੰ ਚੰਗਾ ਲੱਗਦਾ ਉਹ ਭੁੱਲ ਵੀ ਜਾਂਦਾ ਫੇਰ ਮਾਟੇ ਕਹਿੰਦੇ ਫਿਰ ਸੁਖ ਨਾਲ ਨਿਕਲ ਜਾਂਦੀ ਹੈ ਜ਼ਿੰਦਗੀ ਨਿਕਲਣੀ ਤਾਂ ਫਿਰ ਵੀ ਉਵੇਂ ਆ ਚੀਜ਼ ਕਰੋ ਚਾਹੇ ਵੀ ਕਰੋ ਉਹ ਤਾਂ ਸਹਿਣਾ ਹੀ ਪੈਣਾ ਜਿਹੜਾ ਮਤਲਬ ਹੈ ਤਕਲੀਫ ਆ ਗਈ ਉਹ ਤਾਂ ਤੁਹਾਨੂੰ ਕੱਟਣੀ ਪੈਣੀ ਜੇ ਜ਼ਿਆਦਾ ਰੋਊ ਜ਼ਿਆਦਾ ਆਇਆ ਹੱਲਾ ਕਰੂਗਾ ਫਿਰ ਕੀ ਹੋ ਜੂਗਾ ਫਿਰ ਕਿਉਂ ਸਭੋ ਜਿਹੜੀ ਅਕਲ ਹੁੰਦੀ ਹੈ ਨਾ ਉਹ ਕੰਮ ਕਰਦੇ ਹਨ ਜਾਂਦੀ ਜੇ ਜ਼ਿਆਦਾ ਆਦਮੀ ਤਕਲੀਫ ਨੂੰ ਤਕਲੀਫ ਹੋਵੇ ਨਾ ਬੁੱਧੀ ਜਿਹੜੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਘਬਰਾਹਟ ਦੇ ਵਿੱਚ ਜੇ ਘਬਰਾ ਦੇ ਸਾਹਮਣੇ ਕਿਸੇ ਗੱਲ ਨੂੰ ਦੇਖ ਕੇ ਤਾਂ ਸਭੋ ਦਾ ਰਾਜ ਨਹੀਂ ਕਰੀ ਸਕਦਾ ਘੱਟ ਹੁੰਦਾ ਜੇ ਉਹ ਅਕਲ ਨਾਲ ਫੇਸ ਕਰੀਏ ਸਭੋ ਨੁਕਸਾਨ ਘੱਟ ਹੁੰਦਾ ਕਿਉਂ ਮੂਲ ਪਛਾਣਾ ਆਤਮ ਜਾਣਾ ਕਿਉਂ ਹਾਂ ਕਿਉਂ ਮੂਲ ਪਛਾਣਿਆ ਆਤਮ ਜਾਣ ਹੁਣ ਨਿਜ ਘਰ ਜਾਂ ਬਾਸਾ ਉਹ ਮੂਲ ਜਦੇ ਪਛਾਣੂ ਨਾ ਜਦ ਨਿਜ ਘਰ ਬਾਸਾ ਉਹ ਮੂਲ ਤਾਂ ਆਪਣੇ ਘਰ 'ਚ ਹੈ ਮੂਲ ਤਾਂ ਬਾਹਰ ਨਹੀਂ ਆਇਆ ਸ਼ਾਗੇ ਬਾਹਰ ਗਈ ਉੱਪਰ ਕਿਉਂ ਮੂਲ ਪਛਾਣ ਆਤਮ ਜਾਣਾ ਆਤਮ ਜਾਣਾ ਆਤਮ ਜਾਣਨਾ ਮੂਲ ਪਛਾਣਨਾ ਇੱਕ ਗੱਲ ਹੋ ਗਈ ਅਸਲ 'ਚ ਇਹਨੇ ਕਿਸੇ ਦਾ ਦਰਸ਼ਨ ਨਹੀਂ ਕਰਨਾ ਆਤਮ ਦਰਸ਼ਨੇ ਕਰਨਾ ਸੀ ਆਪਣਾ ਮੂਲ ਪਛਾਣਦਾ ਸੀ ਆਪ ਨਿਰਾਕਾਰ ਹੈ ਜਿਹੜੇ ਇੱਕ ਦੀ ਗੱਲ ਹੈ ਉਹ ਆਪੇ ਇੱਕ ਹੈ ਹੋਰ ਇੱਕ ਕਿੱਥੇ ਇੱਕ ਦਾ ਦਰਸ਼ਨ ਨੂੰ ਆਤਮ ਦਰਸ਼ਨ ਹੋਣਾ ਹੈ ਆਪੇ ਇੱਕ ਹੈ ਕਿਤੋਂ ਇੱਕ ਦਾ ਦਰਸ਼ਨ ਨਹੀਂ ਹੋਣਾ ਇਹਨੂੰ ਜੇ ਇਹ ਸੰਸਾਰ ਦੇ ਵਿੱਚ ਦਰਸ਼ਨ ਹੋਣਾ ਤਿੰਨ ਲੋਕ ਦੇ ਵਿੱਚ ਸਮੁੰਦਰ ਦਾ ਚੌਥਾ ਲੋਕ ਹੈ ਉਹ ਉੱਥੇ ਜਾ ਜਾਉ ਦੇਖੀ ਜਾਉ ਪਹਿਲਾਂ ਤਾਂ ਇੱਥੇ ਦੀ ਗੱਲ ਹੈ ਦਰਸ਼ਨ ਤਾਂ ਨਹੀਂ ਹੋਣ ਫਿਰ ਉਰੇ ਤਾਂ ਇੱਕ ਸਾਰਿਆਂ ਦੇ ਵਿੱਚ ਤਾਂ ਹੈ ਦਾ ਜਿਹੜਾ ਇੱਕ ਹੋ ਜੂ ਉਹਨੂੰ ਆਪਣਾ ਦਰਸ਼ਨ ਹੋਣਾ ਹੈ ਦੂਏ ਦਾ ਦਰਸ਼ਨ ਇੱਕ ਦਾ ਜਦ ਕਰੂ ਜਦ ਆਪ ਇੱਕ ਹੋ ਜੂ ਦੇਖੋ ਗੁਰੂ ਨਾਨਕ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਸਮਝਿਆ ਵੀ ਇਹ ਇੱਕ ਸਾਖਤ ਹੈ ਪਛਾਣਿਆ ਨਹੀਂ ਜਿਹਨੇ ਪਛਾਣਿਆ ਉਹ ਆਪੇ ਖੋ ਗਿਆ ਜਿਹਨੇ ਪਛਾਣਿਆ ਉਹ ਆਪੇ ਖੋ ਗਿਆ ਇਸ ਕਰਕੇ ਕਹੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ ਇਹ ਤੋਂ ਘੱਟ ਵਾਲਾ ਨਹੀਂ ਜਾਣ ਸਕਦਾ ਇਹ ਤੋਂ ਘੱਟ ਵਾਲਾ ਨਹੀਂ ਜਾਣ ਸਕਦਾ ਜਿਹੜਾ ਆਪ ਇੱਕ ਹੈ ਅਸਲ ਉਹਨੇ ਆਪਣਾ ਆਪਾ ਪਛਾਣਿਆ ਉਹਨੂੰ ਦੁਨੀਆਂ ਦਾ ਸਾਰਿਆਂ ਨੂੰ ਪਤਾ ਹੈ ਇੱਕੋ ਪਰ ਦਾਲ ਕੌਣ ਹੈ ਸ਼ਬਦ ਕੌਣ ਹੈ ਵਾ ਇੰਨਾ ਹੀ ਪਤਾ ਹੈ ਤਾਂ ਸਾਰਿਆਂ 'ਚ ਕੋਈ ਘੱਟ ਕੋਈ ਨਹੀਂ ਹੈ ਜਿਵੇਂ ਜਵਾਨ ਕੇ ਬਖੇ ਸਮਸਤ ਏਕ ਜੋਤ ਹੈ ਬਾੜ ਹੈ ਰਕਾਟ ਹੈ ਰਕਾਟ ਬਾੜ ਜੋਤ ਕਿਸੇ 'ਚ ਭਰਮ ਜ਼ਿਆਦਾ ਹੈ ਕਿਸੇ 'ਚ ਗਿਆਨ ਜ਼ਿਆਦਾ ਕੋਈ ਫਰਕ ਨਹੀਂ ਹੈ ਅਗਿਆਨਤਾ ਦਾ ਹੀ ਫਰਕ ਹੈ ਥੋੜੀ ਜਿਹੀ ਕਿਸੇ 'ਚ ਘੱਟ ਹੈ ਕਿਸੇ 'ਚ ਵੱਧ ਹੈ ਜਦੋਂ ਅਗਿਆਨਤਾ ਖਤਮ ਹੋ ਜੂਗੀ ਹੋ ਜੂਗਾ ਗਿਆਨਤਾ ਹੀ ਦੋ ਕਰਦੀ ਹੈ ਜਿਹੜੇ ਹਿੱਸੇ ਹਨੇਰਾ ਉਹਨਾਂ ਐਸਾ ਮਨ ਹੈ ਉਹ ਹਨੇਰੇ ਹਿੱਸੇ ਦਾ ਨਾਮ ਮਨ ਹੈ ਹੋਰ ਕੁਝ ਨਹੀਂ ਹੈ ਉੱਥੋਂ ਡਰ ਪੈਦਾ ਹੁੰਦਾ ਹੈ ਭਰਮ ਚੋਂ ਹੀ ਹਨੇਰੇ ਕਿਉਂ ਡਰ ਲੱਗਦਾ ਹੁੰਦਾ ਹੋਰ ਕਿੱਥੋਂ ਚਰਨ ਜੋ ਉੱਥੇ ਡਰ ਲੱਗਦਾ ਜਿੰਨਾ ਹਿੱਸਾ ਦਾ ਹਨੇਰਾ ਉਹ ਡਰ ਪੈਦਾ ਹੋਇਆ ਹੋਇਆ ਉਹ ਜੋ ਡਰ ਲੱਗਦਾ ਕਿਉਂ ਸਸੀ ਘਰ ਸੂਰ ਸਮਾਵੇ ਕਿਉਂ ਮੂਲ ਪਛਾਣ ਹੈ ਆਤਮ ਜਾਣਾ ਹੈ ਕਿਉਂ ਮੂਲ ਪਛਾਣ ਹੈ ਆਤਮ ਜਾਣਾ ਹੈ ਕਿਉਂ ਸਸੀ ਗੱਲ ਸੂਰ ਹੈ ਮੂਲ ਪਛਾਣੂਗਾ ਤਾਂ ਹੀ ਆਤਮ ਨੂੰ ਜਾਣੂਗਾ ਇਹ ਹੈ ਕਈ ਕੋਟ ਆਤਮ ਧਿਆਨਤਾ ਹੈ ਆਤਮ ਧਿਆਨੀ ਹੈ ਆਤਮ ਗਿਆਨੀ ਆਤਮ ਧਿਆਨੀ ਆਤਮ ਰਸੀਆ ਇਹ ਲੱਛਣ ਸਿੱਖ ਲੈ ਸਿੱਖੀ ਇਹਦੇ ਨਾਲ ਜੋੜਦੀ ਹੈ ਆਪਣੇ ਮੂਲ ਨਾਲ ਜੋੜਦੀ ਹੈ ਕਿ ਸੱਚੀ ਗੱਲ ਸੂਰ ਸਮਾਉਣਾ ਕਿਉਂ ਸੱਚੀ ਇਸੇ ਨੂੰ ਸੱਚੀ ਗੱਲ ਸੂਰ ਸਮਾਉਣਾ ਕਹਿੰਦੇ ਚੰਦਰਮਾ ਸੀ ਜਿੱਥੇ ਉੱਥੇ ਬ੍ਰਹਮ ਗਿਆਨ ਪੈਦਾ ਹੋ ਗਿਆ ਉੱਥੇ ਆਤਮ ਗਿਆਨ ਹੋ ਗਿਆ ਇਹਨੂੰ ਆਪਣੀ ਨੂੰ ਸੋਚੀ ਆਈ ਆ ਆਤਮ ਗਿਆਨ ਆਤਮ ਗਿਆਨ ਦੂਰ ਜਾ ਜਿਹੜਾ ਇਹਦਾ ਪਹਿਲਾ ਗਿਆਨ ਸੀ ਸੰਸਾਰੀ ਹੋ ਚੰਦ ਸੀ ਜਿਹੜਾ ਸਾਡੇ ਕੋਲ ਪਹਿਲਾ ਗਿਆਨ ਸੀ ਨਾ ਗੁਰਬਾਣੀ ਪੜ੍ਹਨ ਤੋਂ ਉਹ ਤਾਂ ਚੰਦਰਮੇ ਜਿੰਨਾ ਸੀ ਜਾਂ ਆਤਮ ਗਿਆਨੀ ਹੋ ਗਏ ਤਾਂ ਸੂਰਜ ਹੋ ਗਿਆ ਸੂਰਜ ਦੀ ਵੀ ਲਾਈਟ ਹੋ ਗਈ ਗੁਰਮੁਖੀ ਹੋਮੇ ਵਿੱਚੋਂ ਖੋਵੇ ਤਾਂ ਨਾਨਕ ਸਹਿਜ ਸਮਾਵੇ ਗੁਰਮੁਖ ਹਉਮੈ ਵਿੱਚੋਂ ਖੋਵੇ ਜਦੋਂ ਗੁਰਮੁਖ ਆਪਣੇ ਅੰਦਰੋਂ ਹੰਕਾਰ ਨੂੰ ਖੋ ਦਿੰਦਾ ਹੈ ਆਪਣੀ ਜਿਹੜੀ ਮਰਜ਼ੀ ਹੈ ਦੇਖੋ ਹੋਮੇ ਅਸਲ ਦੇ ਵਿੱਚ ਜੇ ਉਹ ਹੋਮੇ ਹੋਮੇ ਕਰੀਏ ਤਾਂ ਸਮਝ ਨਹੀਂ ਲੱਗਦੀ ਆਪਣੀ ਮਰਜ਼ੀ ਹੋਵੇ ਸਿੱਧੀ ਹੋਵੇ ਕਿਉਂਕਿ ਆਪਣੀ ਮਰਜ਼ੀ ਦਾ ਆਪਾਂ ਨੂੰ ਪਤਾ ਲੱਗਦਾ ਨਾ ਹੋ ਸਕਦਾ ਹੋਵੇ ਦਾ ਲੋਕਾਂ ਨੂੰ ਸਮਝ ਹੋਵੇ ਜਦੋਂ ਇਹ ਲਿਖਿਆ ਗਿਆ ਅੱਜ ਹੋਵੇ ਦੀ ਸਮਝ ਨਹੀਂ ਹੈ ਕਿਸੇ ਨੂੰ ਉਹ ਤਾਂ ਹੋਵੇ ਦੀ ਉਦੋਂ ਵੀ ਸਮਝ ਹੈ ਨਹੀਂ ਸੀ ਕਿਉਂਕਿ ਹੋਵੇ ਬੁਝੇ ਤਾਂਦਰ ਸੁਝੇ ਲਿਖਿਆ ਉੱਥੇ ਵੀ ਉਹ ਬੜੀ ਔਖੀ ਹੈ ਬੁਝਣੀ ਜੋ ਕੁਝ ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਕਰਦੇ ਸੀ ਨਾ ਨਿਵਲ ਭਜੰਗ ਸਾਡੇ ਪੰਜ ਜਨਾਂ ਸਿਰ ਸੰਗ ਛੁੜ ਛੁੱਟ ਕੇ ਅਦਕ ਅਹੰ ਬੁੱਧ ਬਾਦੇ ਹੰਕਾਰ ਵੱਜ ਜਾਂਦਾ ਸੀ ਇਹਨਾਂ ਦਾ ਹੰਕਾਰ ਦਾ ਗਿਆਨ ਹੈ ਨਹੀਂ ਸੀ ਬਲਕਿ ਤੇ ਗਿਆਨ ਹੁੰਦਾ ਮੇਰਾ ਹੰਕਾਰ ਵੱਧ ਗਿਆ ਬਦਲ ਦਿੰਦੇ ਮੇਰਾ ਗਿਆਨ ਹੋਣਾ ਬਹੁਤ ਔਖਾ ਹੈ ਲਫ਼ਜ਼ ਉਹਨੇ ਜ਼ਰੂਰ ਵਰਤਿਆ ਹੈ ਹੋਵੇ ਨੂੰ ਕੋਈ ਗੁੱਸਾ ਆਉਂਦਾ ਉਹ ਕਹਿੰਦੇ ਨੂੰ ਹੋਵੇ ਕਈ ਕੁਛ ਕਹਿੰਦੇ ਨੇ ਹੋਵੇ ਕਬੀਰ ਕਈ ਗੱਲਾਂ ਇਹ ਜੇ ਕਹਿੰਦਾ ਜਾਣੀ ਜਾਣੀ ਦੇ ਰਾਜਾ ਰਾਮ ਕੀ ਹੋ ਗਏ ਤਾਂ ਹੋਵੇ ਸੱਚ ਬੋਲਦਾ ਉਹ ਕਹਿੰਦੇ ਹੋਵੇ ਇਹ ਨਹੀਂ ਹੋਵੇ ਆਪਣੀ ਮਰਜ਼ੀ ਜੇ ਮੇਰੀ ਮਰਜ਼ੀ ਹੈ ਨਾ ਐ ਹੋਣਾ ਚਾਹੀਦਾ ਆ ਕਿਉਂ ਹੋਇਆ ਮੈਂ ਆ ਕਰਕੇ ਛੱਡੂਗਾ ਪਰ ਜੇ ਮਰਜ਼ੀ ਆਪਣੀ ਕੋਈ ਨਹੀਂ ਭਾਣੇ ਜਿਹੜਾ ਚੱਲਦਾ ਜੋਬੇ ਹੈ ਗੁਰ ਕੇ ਭਾਣੇ ਚੱਲੇ ਭਾਈ ਜੇ ਚੱਲੇ ਭਾਈ ਵਿੱਚ ਬੋਲ ਬੈਠਾ ਆਪਣੇ ਪਾਲੇ ਚੱਲੇ ਭਾਈ ਵਿਛੜ ਟੋਟਾ ਹੈ ਆਪਣੀ ਜਿਹੜੀ ਮਰਜ਼ੀ ਹੈ ਇਹ ਹੁੰਦੀ ਜਦ ਆਪਣੀ ਮਰਜ਼ੀ ਖਤਮ ਹੋ ਗਈ ਉਹ ਮੇਰਾ ਤਿਆਗ ਹੋ ਮੇਰੀ ਕੋਈ ਮਰਜ਼ੀ ਹੋਈ ਨਹੀਂ ਜੋ ਤੂੰ ਕਰਨਾ ਜੋ ਕੁਝ ਕਰੇ ਸੋ ਭਲਾ ਕਰ ਮੰਨੀ ਹੈ ਹਕਮਤ ਹਕਮਤ ਜਿਹੜੀ ਆਪਣੀ ਮਰਜ਼ੀ ਹੈ ਹੁਕਮ ਆਪਣਾ ਹੁਕਮ ਝੁਕਾਈਏ ਇਹ ਵੀ ਝੁਕਣਾ ਹਕਮਤਾਰ ਹੁਕਮ ਨੂੰ ਆਪਣੇ ਨੂੰ ਪਰ ਜਿਹਨੂੰ ਵਿੱਚ ਖੋਲੀਏ ਜਦੋਂ ਰਸਤ ਕਰ ਦਈਏ ਤਾਂ ਹਮੇ ਸਮਝੋ ਹੈ ਨਹੀਂ ਵਰਨਾ ਹਮੇ ਦਾ ਬੜਾ ਮੁਸ਼ਕਲ ਹੈ ਹਮੇ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ ਭਰਮ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ ਗੁਰਮੁਖੀ ਹਉਮੈ ਵਿੱਚੋਂ ਖੋਵੇ ਗੁਰੂ ਗੁਰਮੁਖ ਜਿਹੜਾ ਭਾਣੇ ਚੱਲਦਾ ਇਸ ਕਰਕੇ ਹਮੇ ਉਹ ਦਿਖੋਈ ਜਾਂਦੀ ਹੈ ਵਿੱਚੋਂ ਖੋਵੇ ਤਾਂ ਨਾਨਕ ਸਹਿਜ ਸਮਾਉਂਦਾ ਫਿਰ ਉਹ ਟਿਕ ਜਾਂਦਾ ਤਾਂ ਮਨ ਟਿਕਦਾ ਜਿੰਨਾ ਚਿਰ ਆਪਣੀ ਮਰਜ਼ੀ ਹੈ ਉਹਨਾਂ ਚਿਰ ਮਨ ਟਿਕਦਾ ਨਹੀਂ ਜੇ ਉਹਦੀ ਮਰਜ਼ੀ ਦਾ ਕੰਮ ਨਹੀਂ ਹੁੰਦਾ ਬੜਾ ਵਿਆਪਕ ਹੁੰਦਾ ਆਪਣੀ ਮਰਜ਼ੀ ਮੁਤਾਬਕ ਜੇ ਉਹ ਕੰਮ ਨਹੀਂ ਹੁੰਦਾ ਤਾਂ ਵਿਆਪਕਤਾ ਤਾਂ ਹੋਣੀ ਹੈ ਉਹਦੇ ਨਾਲ ਆਪਣੀ ਮਰਜ਼ੀ ਪੂਰੀ ਕਰਨ ਵਾਸਤੇ ਵੀ ਨਟਪਜ ਕਰਨੀ ਪੈਣੀ ਹੈ ਐ ਨਾ ਹੋ ਜਵੇ ਐ ਨਾ ਹੋ ਜਵੇ ਜਦ ਆਪਣੀ ਮਰਜ਼ੀ ਕੋਈ ਨਹੀਂ ਜਿਵੇਂ ਹੁੰਦਾ ਠੀਕ ਹੈ ਫਿਰ ਫਿਰ ਟਿਕਦਾ ਉੱਥੇ ਆ ਕੇ ਟਿਕਦਾ ਤਾਂ ਨਾਨਕ ਸਹਿਜ ਸੁਭਾਅ ਫਿਰ ਕਹਿੰਦੇ ਸਹਿਜ ਅਵਸਥਾ ਵਿੱਚ ਜਾਗਰਤ ਅਵਸਥਾ ਵਿੱਚ ਗਿਆਨ ਅਵਸਥਾ ਵਿੱਚ ਸਮਾਈ ਫਿਰ ਉਹ ਗਿਆਨੀ ਸਮਝਿਆ ਜਾਂਦਾ ਹੈ ਗਿਆਨਵਾਨ ਹੈ ਉਹਨੂੰ ਪਤਾ ਹੈ ਕਿ ਪਰਮੇਸ਼ਰ ਦੇ ਕਰੇ ਤੇ ਸਭ ਕੁਝ ਹੋਣਾ ਹੈ ਮੈਨੂੰ ਵਿੱਚ ਬਹੁਤਾ ਦਖਲ ਦੇਣ ਦੀ ਲੋੜ ਨਹੀਂ ਮੇਰਾ ਦਖਲ ਹੀ ਮੇਰੀ ਪਰੇਸ਼ਾਨੀ ਦਾ ਕਾਰਨ ਹੈ